ਜੱਜਾ ਜਾਉ ਤਾਂ ਜੀਵਤ ਜਰਾਵਾ ਹੈ ਜੋਬਨ ਜਾਰ ਜੁਗਤ ਸੋ ਪਾਵਾ ਹੈ ਜੱਜਾ ਜਾਉ ਤਾਂ ਜੀਵਤ ਜਰਾਵਾ ਜਾਉ ਤਾਂ ਜੀਵਤ ਜਰਾਵਾ ਜਦੋਂ ਕੋਈ ਵਿਅਕਤੀ ਆਪਣੇ ਹਿਰਦੇ ਨੂੰ ਹਿਰਦੇ ਰੂਪੀ ਤਨ ਨੂੰ ਜਾਂ ਆਪਣੇ ਮਨ ਨੂੰ ਇਸੇ ਜੀਵਨ ਵਿੱਚ ਜਲਾ ਦਿੰਦਾ ਮਨ ਜਦੋਂ ਜਲਦਾ ਹੈ ਤਾਂ ਮਨ ਦੇ ਵਿੱਚੋਂ ਕੀ ਜਲਦਾ ਮਨ ਚੋਂ ਵਿਕਾਰ ਜਲਦੇ ਨੇ ਮਾਇਆ ਜਲਦੀ ਹੈ ਜਲਦਾ ਕਾਹਦੇ ਨਾਲ ਮਨ ਬ੍ਰਹਮ ਅਗਨ ਨਾਲ ਜਲਦਾ ਜਦੋਂ ਗਿਆਨ ਪ੍ਰਚੰਡ ਹੁੰਦਾ ਗਿਆਨ ਪ੍ਰਚੰਡ ਦਾ ਗੁਰ ਗਿਆਨ ਘਟ ਬਿਆ ਜੋ ਵੀ ਅਸੀਂ ਗਿਆਨ ਹਾਸਲ ਕੀਤਾ ਹੈ ਲੱਕੜੀ ਜੋ ਅੱਗ ਲੱਕੜੀ ਦੇ ਵਿੱਚੋਂ ਨਿਕਲਦੀ ਹੈ ਜੇ ਹੁੰਦੀ ਹੈ ਤਾਂ ਨਿਕਲਦੀ ਹੈ ਬਾਹਰਲੀ ਅੱਗ ਤਾਂ ਉਹਦੇ ਵਿੱਚੋਂ ਪ੍ਰਗਟ ਕਰਨ ਵਾਸਤੇ ਹੁੰਦੀ ਹੈ ਅਸੀਂ ਬਲਦੀ ਅੱਗ ਦੇ ਵਿੱਚ ਲੱਕੜੀ ਨੂੰ ਪਹਿਲਾਂ ਪਾਉਂਦੇ ਹਾਂ ਫਿਰ ਉਹ ਜਲਣ ਲੱਗਦੀ ਹੈ ਜੋ ਗੁਰਬਾਣੀ ਦਾ ਸਹੀ ਗਿਆਨ ਹੈ ਇਹ ਸਾਡੇ ਅੰਦਰਲੇ ਗਿਆਨ ਨੂੰ ਪ੍ਰਚੰਡ ਕਰਦਾ ਹੈ ਜੋ ਗੁਰਬਾਣੀ ਦੀ ਸੋਝੀ ਹੈ ਸਾਡੇ ਅੰਦਰੋਂ ਇਹ ਜਿਹੜੀ ਅੱਗ ਸੁੱਤੀ ਪਈ ਹੈ ਨਾ ਜਿਵੇਂ ਲੱਕੜ ਚ ਸੁੱਤੀ ਹੁੰਦੀ ਉਹਨੂੰ ਜਗਾ ਦਿੰਦਾ ਅੰਦਰਲੇ ਨੂੰ ਜਗਾਉਂਦਾ ਹੋਰੇ ਕੁਝ ਨਹੀਂ ਹੈ ਜੋ ਕੁਝ ਹੈ ਸਾਡੇ ਅੰਦਰ ਜੋ ਅੱਗ ਹੁੰਦੀ ਹੈ ਲੱਕੜ ਦੇ ਵਿੱਚ ਹੁੰਦੀ ਬਾਹਰਲੀ ਅੱਗ ਤਾਂ ਉਸ ਅੱਗ ਨੂੰ ਪ੍ਰਚੰਡ ਕਰਦੀ ਹੈ ਪ੍ਰਗਟ ਕਰਦੀ ਹੈ ਸਾਡੇ ਗਿਆਨ ਅੰਦਰੋਂ ਹੀ ਪ੍ਰਗਟ ਹੋਣਾ ਬਾਹਲਾ ਗਿਆਨ ਤਾਂ ਉਹਨੂੰ ਪ੍ਰਗਟ ਕਰਨ ਵਾਸਤੇ ਬਾਹਲਾ ਗਿਆਨ ਜੜ ਗਿਆਨ ਹੁੰਦਾ ਇਹ ਬ੍ਰਹਮ ਗਿਆਨੀ ਦਾ ਭੋਜਨ ਹੈ ਗਿਆਨ ਜਿਵੇਂ ਲੱਕੜ ਨੂੰ ਅੱਗ 'ਚ ਪਾ ਦਈਏ ਲੱਕੜ ਪਹਿਲਾਂ ਗਰਮ ਹੁੰਦੀ ਹੈ ਗਰਮ ਹੋਵੇ ਤਾਂ ਅਸੀਂ ਅੱਗ ਫੜੂਗੀ ਅਸਲ ਦੇ ਵਿੱਚੋਂ ਲੱਕੜ ਨੇ ਅੱਗ ਖਾ ਲਈ ਜਿਹੜੀ ਕਿ ਗਰਮ ਹੋਈ ਹੈ ਖਾਤੇ ਤੇ ਉਹਦੀ ਅਗਵਾਰ ਪ੍ਰਗਟ ਹੋਈ ਤਾਂ ਇਵੇਂ ਜੇ ਸਾਨੂੰ ਇਹ ਗੱਲ ਹਜ਼ਮ ਹੋ ਜਵੇ ਗੁਰਬਾਣੀ ਦੀ ਐਕਸੈਪਟ ਕਰ ਲਈਏ ਅਸੀਂ ਐਕਸੈਪਟ ਕਰ ਲਵੇ ਸਾਡਾ ਮਨ ਮੰਨ ਲਵੇ ਤਾਂ ਅੰਦਰਲੀ ਗਿਆਨ ਜਿਹੜਾ ਹੈ ਗੁਰ ਗਿਆਨ ਘਟ ਵਾਲੇ ਵਾਲੀ ਹੋ ਜਾਂਦੀ ਗਿਆਨ ਅੰਦਰੋਂ ਹੀ ਪੈਦਾ ਹੋਣਾ ਬਾਹਰੋਂ ਕੁਝ ਨਹੀਂ ਹੋਣਾ ਤੋ ਆਲਰੇਡੀ ਸਭ ਦੇ ਅੰਦਰ ਹੈਗਾ ਇੱਕ ਸਾਰੇ ਇੱਕ ਨੇ ਘਟ ਕੋਈ ਨਹੀਂ ਹੈਗਾ ਬਾੜ ਹੈ ਨਾ ਘਾਟ ਹੈ ਨਾ काटवाड होता है जमीन जमा के बिखे समस्त ਇੱਕ ਜੋਤ ਜੋ ਸਾਰਿਆਂ 'ਚ ਕੋਈ ਹੈ ਕਿੰਨੀ ਸੁੱਤੀ ਪਈ ਹੈ ਕਿੰਨੀ ਜਾਗਦੀ ਹੈ ਬਸ ਉਹ ਗੱਲ ਹੈ ਇਹ ਜਗਾਉਂਦੀ ਹੈ ਬਾਣੀ ਜਗਾਉਂਦੀ ਹੈ ਜਾਗਦਾ ਕਦਾ ਜਾਗਦਾ ਹੈ ਜਦੋਂ ਜਦੋਂ ਸੁਪਨਾ ਟੁੱਟ ਜਾਂਦਾ ਨਾ ਸੁਪਨੇ ਜਿੰਨਾ ਜਾਗਦਾ ਹੁੰਦਾ ਨਾ ਸੁੱਤਾ ਪਿਆ ਹੁੰਦਾ ਤਾਂ ਸੁਪਨੇ ਦੀ ਅਵਸਥਾ ਜਿਹੜੀ ਹੈ ਨਾ ਸੁਪਨੇ ਦੀ ਅਵਸਥਾ ਨੂੰ ਅਰਧ ਚੇਤਨ ਅਵਸਥਾ ਕਹਿੰਦੇ ਹਾਂ ਅਸੀਂ ਨਾ ਜਾਗਦਾ ਨਾ ਸੁੱਤਾ ਪਿਆ ਪਰ ਜਿਹੜੀ ਸਤਪੁਰ ਦੀ ਅਵਸਥਾ ਹੈ ਜਦੋਂ ਸਤਪੁਰਖ ਨੂੰ ਜਾਣ ਲਈਦਾ ਫਿਰ ਜਾਗਰਤ ਅਵਸਥਾ ਹੈ ਇਹ ਸਤਪੁਰਖ ਜਿਹਨੂੰ ਜਾਣਿਆ ਸਤਗੁਰ ਤਿਸਕਾ ਨੋ ਸਤਗੁਰ ਜਾਗਤਾ ਹੈ ਦੇਵ ਸਤਪੁਰਖ ਨੂੰ ਜਾਣੇ ਤੇ ਬਿਨਾਂ ਤਾਂ ਸਤਗੁਰ ਨਹੀਂ ਕਹਾ ਸਕਦਾ ਸਤਗੁਰ ਫਿਰ ਜਾਗਰਤ ਅਵਸਥਾ ਵਾਲਾ ਇਹ ਗੁਰਬਾਣੀ ਜੋ ਹੈ ਸਤਗੁਰ ਦੀ ਬੋਲੀ ਹੋਈ ਹੈ ਸਾਰੇ ਸਤਗੁਰ ਨੇ ਜਿਹਨਾਂ ਨੇ ਬੋਲੀ ਹੈ ਬੋਲੀ ਜਾਗੇ ਸਤਗੁਰ ਜਾਗੇ ਹੋਏ ਸਾਰੇ ਸਤਗੁਰ ਹੁੰਦੇ ਨੇ ਇਹ ਗੱਲ ਅਲੱਗ ਹੈ ਕਿ ਸਿੱਖ ਕੁਛਾਂ ਨੂੰ ਕੁਝ ਬੰਦਿਆਂ ਨੂੰ ਅਸੀਂ ਸਤਗੁਰ ਮੰਨਦੇ ਆ ਕੁਝ ਨੂੰ ਅਸੀਂ ਨਹੀਂ ਮੰਨਦੇ ਇਹ ਸਾਡੀ ਅਸੀਂ ਭਗਤਾਂ ਨੂੰ ਨਹੀਂ ਜਿੱਤ ਨਹੀਂ ਦਿੰਦੇ ਅਸੀਂ ਸਾਰੇ ਨਹੀਂ ਜਾਣੇ ਜਿਹੜੇ ਨਹੀਂ ਦਿੰਦੇ ਜਿਹਦੀ ਦੂਜਿਆਂ ਭਗਤਾਂ ਨੂੰ ਦਿੰਦੇ ਜਿਨ੍ਹਾਂ ਨੂੰ ਅਸੀਂ ਗੁਰੂ ਕਹਿੰਦਾ ਗੁਰੂ ਸਾਡਾ ਕਿਹਾ ਹੈ ਬਾਕੀ ਸਾਰੇ ਭਗਤ ਹੀ ਨੇ ਗੁਰਬਾਣੀ ਅਨੁਸਾਰ ਸਾਰੇ ਭਗਤ ਨੇ ਭਗਤ ਤੋਂ ਉੱਤੇ ਕੋਈ ਮਤਲਬ ਸੰਸਾਰ ਤਾਂ ਕੋਈ ਚੀਜ਼ ਹੈ ਨਹੀਂ ਭਗਤ ਤੋਂ ਉੱਤੇ ਔਰ ਭਗਤ ਤੋਂ ਉੱਤੇ ਸੱਚਖੰਡ ਜੀ ਵੀ ਕੁਝ ਨਹੀਂ ਹੈਗਾ ਸਾਰੇ ਭਗਤ ਨੇ ਉੱਪਰ ਤਾਂ ਕੋਈ ਨਹੀਂ ਹੈ ਨਾ ਇੱਥੇ ਨਾ ਉੱਥੇ ਭਗਤ ਤੋਂ ਉੱਤੇ ਕੋਈ ਪੋਸਟ ਨਹੀਂ ਹੈ ਹੁਕਮ ਜਿਹੜਾ ਹੈਗਾ ਉਹ ਸਾਰਿਆਂ ਦੀ ਸਲਾਹ ਹੈ ਸਾਰਿਆਂ ਦੀ ਇੱਛਾ ਹੈ ਸਾਰੇ ਭਗਤਾਂ ਦੀ ਇੱਛਾ ਉਹ ਸਾਰਿਆਂ ਦੇ ਉੱਤੇ ਹੈ ਜਾਂ ਸਾਰਿਆਂ ਦੀ ਸਲਾਹ ਹੁੰਦੀ ਹੈ ਸਾਰੇ ਉਹਨੂੰ ਮੰਨਣ ਯੋਗ ਹੁੰਦੇ ਨੇ ਥੱਲੇ ਹੁੰਦੇ ਨੇ ਸਾਰੇ ਕੱਲਾ ਕੱਲਾ ਕਰਕੇ ਸਾਰੇ ਉਹਦੇ ਥੱਲੇ ਹੁੰਦੇ ਜਿਹੜਾ ਉਹਦਾ ਪਾਣਾ ਹੈ ਪਾਣਾ ਇਹਨਾਂ ਦਾ ਹੀ ਪਾਣਾ ਸੱਚਖੰਡ ਦਾ ਹੀ ਪਾਣਾ ਸਾਰਿਆਂ ਦਾ ਉਹ ਉਹਨਾਂ ਦਾ ਹੀ ਪਾਣਾ ਨਾ ਆਪਣੇ ਪਾਣੇ ਸਾਰੇ ਚੱਲਦੇ ਨੇ ਅਸੀਂ ਵੀ ਤਾਂ ਆਪਣੇ ਪਾਣੇ ਚੱਲਦੇ ਆ ਬਰਮੁਖ ਵੀ ਆਪਣੇ ਪਾਣੇ ਚੱਲਦਾ ਜੋ ਚੱਲਦੇ ਨੇ ਹੁਕਮ ਦੇ ਵਿੱਚ ਤਾਂ ਆਪਣੇ ਨਹੀਂ ਚੱਲਦੇ ਨੇ ਉਹ ਉਹਨਾਂ ਦਾ ਭਾਣਾ ਮਨਮੁਖਾ ਦਾ ਆਪਣਾ ਭਾਣਾ ਹੁੰਦਾ ਗੁਰਮੁਖਾ ਦਾ ਆਪਣਾ ਭਾਣਾ ਹੁੰਦਾ ਜੋ ਚੀਜ਼ ਸਾਨੂੰ ਚੰਗੀ ਲੱਗ ਜਵੇ ਨਾ ਭਾ ਜਵੇ ਉਹ ਸਾਡਾ ਭਾਣਾ ਬਣ ਜਾਂਦਾ ਅਸਲ ਦੇ ਵਿੱਚ ਜੋ ਭਾਣਾ ਹੈ ਨਾ ਪਰਮੇਸ਼ਰ ਦਾ ਜੇ ਮਿੱਠਾ ਲੱਗਵੇ ਉਹ ਪਰਮੇਸ਼ਰ ਦਾ ਨਾ ਹੋਵੇ ਸਾਡਾ ਭਾਣਾ ਬਣ ਜਾਂਦਾ ਜਿਹੜੀ ਗੱਲ ਸਾਨੂੰ ਹੀ ਭਾਣਾ ਬਣ ਗਿਆ ਜਿਹੜੀ ਮਿੱਠੀ ਲੱਗੀ ਉਹ ਪੜਨ ਵੜ ਗਿਆ ਪਹਿਲਾਂ ਸਾਡੇ ਅੰਦਰੋਂ ਗੱਲ ਉਪਜੀ ਹੋਈ ਸਾਡੀ ਮਰਜ਼ੀ ਸਾਨੂੰ ਮਿੱਠੀ ਲੱਗਦੀ ਹੈ ਜਦੋਂ ਉਹ ਸਾਡੀ ਮਰਜ਼ੀ ਛੁੱਟ ਕੇ ਉਹ ਸਾਡੀ ਮਰਜ਼ੀ ਬਣ ਗਈ ਉਹ ਸਾਡੀ ਮਰਜ਼ੀ ਬਣ ਜਾਣੀ ਹੈ ਫਿਰ ਉਹ ਆਪਣਾ ਬਾਣਾ ਨਹੀਂ ਰਹਿਣਾ ਕਿਉਂਕਿ ਉਹ ਸੰਗਤ ਦਾ ਬਾਣਾ ਸਰਬੱਤ ਦਾ ਬਾਣਾ ਜੋ ਤਨ ਜੀਵਤ ਜਰਾਵੈ ਜੱਜਾ ਜੋ ਤਨ ਜੀਵਤ ਜਰਾਵੈ ਜਦੋਂ ਕੋਈ ਵਿਅਕਤੀ ਜਦੋਂ ਕੋਈ ਸਿੱਖ ਆਪਣੇ ਹਿਰਦੇ ਵਿੱਚੋਂ ਗਿਆਨ ਨੂੰ ਪ੍ਰਚੰਡ ਕਰ ਲੈਂਦਾ ਹੈ ਉਹਦਾ ਨਾ ਗੋਲਾ ਗਿਆਨ ਚਲਾਇਆ ਕਬੀਰ ਕਹਿੰਦਾ ਬ੍ਰਹਮ ਅਗਨ ਸਹਿਜੇ ਪਰ ਜਾਲੀ ਬ੍ਰਹਮ ਗਿਆਨ ਜਦੋਂ ਸਮਝ ਆਉਂਦਾ ਨਾ ਉਹ ਅੰਦਰਲੇ ਗਿਆਨ ਨੂੰ ਸ਼ੁੱਧ ਕਰ ਦਿੰਦਾ ਹੋਰ ਕੁਝ ਨਹੀਂ ਗੱਲ ਹੈਗੀ ਉਹ ਜਿਹੜਾ ਅੰਦਰਲਾ ਗਿਆਨ ਸਾਡਾ ਸ਼ੁੱਧ ਹੋ ਰਿਹਾ ਉਹ ਜਲੇ ਰਿਹਾ ਬਾਕੀ ਜਿਹੜਾ ਦੂਆ ਘਟਿਆ ਗਿਆਨ ਨਾ ਨਾ ਉਹ ਜਲੇ ਰਿਹਾ ਖਤਮ ਹੋ ਰਿਹਾ ਜਲ ਹੋਰ ਕੀ ਰਿਹਾ ਜੋ ਮਨੌਤਾਂ ਸਾਡੀਆਂ ਗਲਤ ਸੀਆਂ ਜਿਉਂ ਜਿਉਂ ਸਾਨੂੰ ਸਮਝ ਆਉਂਦੀ ਜਾਂਦੀ ਹੈ ਜਾਂ ਉਹ ਛੱਡੇ ਜਾਂਦੇ ਉਹਨਾਂ ਦੀ ਕੋਈ ਵੈਲਿਊ ਨਹੀਂ ਰਹਿੰਦੀ ਉਹਨੂੰ ਜਾਣ ਲੱਗਿਆ ਹੋਇਆ ਪਰ ਜਿਉਂਦੇ ਜਿਉਂਦੇ ਹੀ ਪੋਸੀਬਲ ਹੈ ਨਾ ਜਿਉਂਦੇ ਜਿਉਂਦੇ ਪੋਸੀਬਲ ਹੈ ਗਿਆਨ ਜਿਉਂਦੇ ਜਿਉਂਦੇ ਲੈਣਾ ਸੀ ਮਰੇ ਨੂੰ ਤਾਂ ਕਿਸੇ ਨੂੰ ਗਿਆਨ ਨਹੀਂ ਮਿਲਦਾ ਜਦੋਂ ਕੋਈ ਜੀਵਤ ਆਦਮੀ ਕਿ ਉਹ ਕਹਿੰਦੇ ਸੀ ਮਰੇ ਤੋਂ ਮੁਕਤੀ ਮਿਲਦੀ ਹੈ ਗੁਰਬਾਣੀ ਜੀਵਨ ਮੁਕਤੀ ਦੀ ਗੱਲ ਕਰ ਰਹੀ ਹੈ ਜੀਵਤ ਲਫ਼ਜ਼ ਤਾਂ ਹੈ ਜੀਵ ਦਾ ਮਤਲਬ ਸਰੀਰ ਨਾਲ ਅਟੈਚ ਵੈਸੇ ਤਾਂ ਜੀਵ ਜੀਵ ਹੀ ਅਵਰਦਾ ਨਹੀਂ ਕਰਦੇ ਜੀਵ ਦਾ ਮਤਲਬ ਹੈ ਸਰੀਰ ਦੇ ਵਿੱਚ ਰਹਿੰਦਾ ਹੋਇਆ ਹੁਣ ਤਨ ਬਾਹਰਲੇ ਦੀ ਗੱਲ ਨਹੀਂ ਬਾਹਰਲਾ ਤਨ ਜਨਾਲ ਹੈ ਬਾਹਰਲੇ ਤਨ ਨੂੰ ਤਨ ਨਹੀਂ ਗੁਰਬਾਣੀ ਮੰਨਦੀ ਭਾਵੇਂ ਕਈ ਵਾਰ ਕਹਿ ਦਿੰਦੀ ਹੈ ਬਾਹਰਲਾ ਤਾਂ ਇਹ ਤਨ ਦਾ ਕੱਪੜਾ ਹੈ ਤਨ ਅੰਦਰਲਾ ਹੀ ਹੈ ਬਾਹਰਲਾ ਕੱਪੜਾ ਹੈ ਕੱਪੜਾ ਨਹੀਂ ਜਾਣਾ ਉਹ ਤਨ ਦੀ ਬਜਾਏ ਕੱਪੜੇ ਨੂੰ ਜਾਣ ਲੱਗੇ ਜੋ ਗੜਬੜਾ ਅੰਦਰਲੇ ਮਨ ਦੇ ਵਿੱਚ ਮਨ ਵਿੱਚ ਹੈ ਗੜਬੜ ਸਰੀਰ ਚ ਦੀ ਗੜਬੜ ਉਹ ਗੜਬੜੇ ਦੂਰ ਕਰ ਹੈ ਭਰਮੇ ਦੂਰ ਕਰਦੇ ਹੈ ਭਰਮੇ ਲੈ ਆ ਜਿਹੜਾ ਹਨੇਰਾ ਸੀ ਇੱਥੇ ਲਾਈਟ ਜਾਣ ਤੋਂ ਪਹਿਲਾਂ ਉਹਦਾ ਰੰਗ ਕਾਲਾ ਸੀ ਹੁਣ ਕੀ ਹੋ ਰਿਹਾ ਅਸਲ ਤੋਂ ਹਨੇਰਾ ਜਲ ਰਿਹਾ ਤਾਂ ਸਾਨੂੰ ਚਿਤਾ ਲੱਗ ਰਿਹਾ ਲਾਈਟ ਪੈ ਰਹੀ ਹੈ ਹਨੇਰਾ ਜਲ ਰਿਹਾ ਹਨੇਰਾ ਜਲ ਰਿਹਾ ਚਿਤਾ ਦਿਸ ਰਿਹਾ ਐ ਜਦੋਂ ਗੁਰਬਾਣੀ ਦਾ ਪੈਂਦੀ ਨਾ ਰੋਸ਼ਨੀ ਉੱਤੇ ਰੋਸ਼ਨੀ ਉੱਪਰ ਪਈ ਹੈ ਉਹਦੇ ਤੇ ਜਦ ਗੁਰਬਾਣੀ ਦੀ ਰੋਸ਼ਨੀ ਪੈਂਦੀ ਹੈ ਹਿਰਦੇ 'ਚ ਉਹ ਜਿਹੜਾ ਹਨੇਰਾ ਜਲਦਾ ਰਹਿੰਦਾ ਜਲ ਜਾਂਦਾ ਜੇ ਰੋਸ਼ਨੀ ਟਿਕੀ ਰਹੇ ਤਾਂ ਜਲਿਆ ਰਹਿੰਦਾ ਜੇ ਰੋਸ਼ਨੀ ਗਾਇਬ ਹੋ ਜਵੇ ਜੇ ਮੰਨ ਲਈਏ ਤਾਂ ਟਿਕੀ ਰਹਿੰਦੀ ਹੈ ਰੋਸ਼ਨੀ ਜੇ ਸੁਣ ਕੇ ਛੱਡ ਦਈਏ ਉਹਨਾਂ ਵੀ ਜੇ ਟਿਕਦੀ ਹੈ ਫੇਰ ਆ ਜਾਂਦੀ ਹੈ ਮੇਰਾ ਫੇਰ ਆ ਮੰਨਣ ਨਾਲ ਰੋਸ਼ਨੀ ਹਮੇਸ਼ਾ ਟਿਕੀ ਰਹਿੰਦੀ ਹੈ ਸੁਣ ਕੇ ਜਿਹੜਾ ਛੱਡ ਦਵੇ ਉਦਾਂ ਉਸ ਜੇ ਉਹਨੂੰ ਚਾਨਣ ਰਹਿੰਦਾ ਜਿੰਨਾ ਕਿਤੇ ਗੱਲ ਸੁਣਦਾ ਬਸ ਉਹ ਤੇ ਬਾਅਦ ਜਾਂ ਸੁਣਨੀ ਬੰਦ ਹੋ ਜਾਂਦੀ ਹੈ ਫਿਰ ਹੋ ਜਾਂਦੇ ਨੇ ਫਿਰ ਸ਼ਾਸਤ ਅਗਿਆਨ ਫਿਰ ਆ ਫਿਰ ਹੋ ਜਾਏਗਾ ਜੀਵ ਦੇ ਜੜਾਉ ਉਹ ਜਿਹੜਾ ਬਾਣੀ ਦਾ ਗਿਆਨ ਸਹੀ ਇੱਕ ਤਾਂ ਗਿਆਨ ਉਹਨੂੰ ਮਿਲੂਗਾ ਕੋਰ ਉਹਨੂੰ ਮਨ ਲੂਗਾ ਟਿਕਾ ਲੂਗਾ ਰੋਸ਼ਨੀ ਇੱਥੇ ਹੀ ਹੈ ਕਬਰੇ 'ਚ ਹੈ ਤਾਂ ਚਾਨਣ ਹੈ ਜੇ ਨਹੀਂ ਕਵਰੇ 'ਚ ਆਪਾਂ ਲੈ ਜੀਏ ਪਰੇ ਜਾਂ ਆਫ ਕਰ ਦਈਏ ਤੇ ਚਾਨਣ ਨਹੀਂ ਰਹਿਣਾ ਜੋ ਤਨ ਜੀਵਤ ਜਰਾਵ ਹੈ ਫਿਰ ਕੀ ਹੁੰਦਾ ਜੋਬਨ ਜਾਰ ਜੁਗਤ ਸੋ ਪਾਵੈ ਜੋਬਨ ਜਾਰ ਜੁਗਤ ਸੋ ਉਹ ਜਿਹੜਾ ਜੋਬਨ ਹੈ ਸਾਡਾ ਜੋਬਨ ਕੀ ਹੁੰਦਾ ਜੋ ਅਸੀਂ ਗਿਆਨ ਸੰਸਾਰੀ ਲਿਆ ਹੋਇਆ ਨਾ ਉਹ ਬੁੱਧੀ ਦੀ ਸ਼ਕਲ ਸੂਰਤ ਹੈ ਸੰਸਾਰੀ ਬਹੁਤ ਗਿਆਨ ਲੈਣੇ ਲੋਕ ਜਿਹੜੇ ਗਿਆਨ ਦਾ ਹੰਕਾਰ ਹੋ ਜਾਏ ਉਹਨੂੰ ਜੋਗਨ ਕਹਿੰਦੇ ਨੇ ਜੋਗਨ ਹੁੰਦਾ ਹੀ ਹੰਕਾਰ ਦਾ ਪ੍ਰਤੀਕ ਚਾਹੇ ਸਰੀਰ ਦਾ ਹੋਵੇ ਚਾਹੇ ਉਹ ਬੁੱਧ ਬਲ ਹੋਵੇ ਇਹ ਜਿਹੜਾ ਗਿਆਨ ਹੈ ਮਨ ਬੁੱਧੀ ਦਾ ਜਿਹੜਾ ਗਿਆਨ ਹੈ ਨਾ ਮਨ ਦੇ ਸੰਪਰਕ ਜਾਂ ਜਿੰਨਾ ਚਿਰ ਬੁੱਧੀ ਜੋ ਅਸੀਂ ਕਿਤਾਬੀ ਗਿਆਨ ਲਿਆ ਬਾਹਰਲਾ ਗਿਆਨ ਲਿਆ ਮਾਇਆ ਦਾ ਗਿਆਨ ਲਿਆ ਉਹ ਜੋਗਰ ਹੁੰਦਾ ਉਹ ਕਾਰ ਜ਼ਰੂਰ ਪੈਦਾ ਕਰਦਾ ਉਹਦੇ ਨਾਲ ਕਾਰ ਪੈਦਾ ਹੋ ਰਹੀ ਹੈ ਉਹਦੇ 'ਚ ਮੈਂ ਹੁੰਦੀ ਹੈ ਉਹ ਮੇਰਾ ਗਿਆਨ ਹੁੰਦਾ ਮੇਰੀ ਅਕਲ ਹੁੰਦੀ ਹੈ ਇੱਥੇ ਮੇਰੀ ਅਕਲ ਰਹਿੰਦੀ ਨਹੀਂ ਮੇਰੇ ਵਾਲੀ ਜਲ ਜਾਂਦੀ ਹੈ ਤੇਰੇ ਵਾਲੀ ਆ ਜਾਂਦੀ ਹੈ ਇਹ ਗਿਆਨ ਜਿਹੜਾ ਹੈਗਾ ਮੇਰੇ ਵਾਲੀ ਨੂੰ ਤਾਂ ਜਾਣਦਾ ਆਪਣੇ ਵਾਲੀ ਨੂੰ ਪ੍ਰਗਟ ਕਰਦਾ ਤੇ ਮੇਰੀ ਨਹੀਂ ਰਹਿੰਦੀ ਮੇਰੀ ਮਤ ਥੋੜੀ ਹੋ ਜਿਹੜੀ ਮੇਰੀ ਮਤ ਜਾਂ ਥੋੜੀ ਹੋ ਗਈ ਤਾਂ ਉਹਦਾ ਹੰਕਾਰ ਆਪੇ ਖਤਮ ਹੋ ਗਿਆ ਜੋ ਬਰਾਪੀ ਨਾ ਰਿਹਾ ਜੋਗਨ ਨਹੀਂ ਰਿਹਾ ਜ਼ਿਆਦਾ ਲੋਕ ਇਸ ਕਰਕੇ ਗਿਆਨ ਨੂੰ ਐਕਸੈਪਟ ਨਹੀਂ ਕਰਦੇ ਜਿਹੜਾ ਉਹਨਾਂ ਦਾ ਪਹਿਲਾ ਗਿਆਨ ਹੁੰਦਾ ਨਾ ਉਹਨਾਂ ਨੂੰ ਛੱਡਣਾ ਪੈਂਦਾ ਉਸ ਗਿਆਨ ਦੇ ਆਸਰੇ ਉਹਨਾਂ ਦੀ ਮਾਰਕੀਟ 'ਚ ਵੈਲਿਊ ਹੁੰਦੀ ਹੈ ਇੱਜ਼ਤ ਹੁੰਦੀ ਹੈ ਜੇ ਉਹਨੂੰ ਮੰਨ ਲੈਂਦੇ ਨੇ ਵੀ ਕੁਝ ਹੈ ਨਹੀਂ ਉਹ ਉਹ ਜਿਹੜੀ ਉਹਨਾਂ ਦੀ ਦੁਨੀਆ ਦੀ ਵਡਿਆਈ ਹੈ ਉਹਨਾਂ ਨੂੰ ਔਖੀ ਹੋ ਜਾਂਦੀ ਹੈ ਸਿਰ ਉਹ ਤਾਂ ਫਿਰ ਸਾਰਾ ਹੀ ਚੁੱਪ ਕਰਕੇ ਗੁਰੂ ਅਮਰਦਾਸ ਨੂੰ 12 ਸਾਲ ਚੁੱਪ ਕਰਕੇ ਬੈਠਣਾ ਪੈਂਦਾ ਚੁੱਪ ਕਰਕੇ ਹੀ ਫਿਰ ਉਹ ਸੁਣ ਕੇ ਦੂਆ ਰਾਹ ਬਦਲਣਾ ਪੈਂਦਾ ਉਹ ਸਾਰੇ ਨੂੰ ਚਲੋ ਅੰਦਰ ਤਾਂ ਮੰਨ ਲੈਣਾ ਪੈਂਦਾ ਨਾ ਵੀ ਇਹ ਗਲਤ ਹੈ ਅੰਦਰ ਗਲਤ ਮੰਨੇ ਤੋਂ ਬਿਨਾ ਉਹ ਛੱਡਿਆ ਨਹੀਂ ਜਾਂਦਾ ਇਹ ਲਿਆ ਨਹੀਂ ਜਾਂਦਾ ਜੋ ਚੀਜ਼ ਆਪਣੇ ਕੋਲ ਕੰਮ ਦੀ ਨਹੀਂ ਹੈ ਉਹਨੂੰ ਆਪਾਂ ਤਿਆਗ ਦੇ ਜਿੰਨਾ ਚਿਰ ਉਹਦੀ ਲੋੜ ਆ ਕੰਮ ਦੀ ਆਪਾਂ ਕਦੋਂ ਤਿਆਗਦੇ ਹਾਂ ਉਹ ਗਿਆਨ ਨੁਕਸਾਨ ਕਰਦਾ ਜਦੋਂ ਇਹ ਸਮਝ ਲਈਏ ਵੀ ਇਹ ਗਿਆਨ ਨੁਕਸਾਨ ਕਰਦਾ ਹੈ ਫਿਰ ਛੱਡ ਜਗ੍ਹਾ ਤੇ ਘੇਰੀ ਹੋਈ ਉਹਦੀ ਉਹ ਕੰਮ ਦਾ ਹੈ ਨਹੀਂ ਸੋ ਦੁਆ ਹੋਣ ਨਹੀਂ ਦਿੰਦਾ ਦੁਆ ਗਿਆਨ ਜੇ ਨਹੀਂ ਲੋਕਾਂ ਨੇ ਗਿਆਨ ਲਿਆ ਸਿਆਣੇ ਬਥੇਰੇ ਸੀਗੇ ਗਿਆਨਵਾਨ ਬਹੁਤ ਸੀਗੇ ਜਿਹਨਾਂ ਕੋ ਗੁਰੂ ਨਾਨਕ ਦੇਵ ਜੀ ਗਏ ਨੇ ਇਹ ਜਿਹਨਾਂ ਨਾਲ ਭਗਤਾਂ ਨੇ ਗੱਲ ਕੀਤੀ ਹੈ ਲਿਆ ਕਿਉਂ ਨਹੀਂ ਗਿਆ ਉਹਨਾਂ ਨੇ ਆਪਣੇ ਵਾਲਾ ਛੱਡਣਾ ਹੀ ਔਖਾ ਸੀ ਜੋਗਨ ਜਾਣ ਹੀ ਔਖਾ ਸੀ ਜੋਗਨ ਜਾਣਣਾ ਔਖਾ ਸੀ ਇਹ ਔਖੀ ਗੱਲ ਹੈ ਜੋਗਨ ਜਾਣ ਜੁਗਤ ਤੋਂ ਪਾਉਂਦਾ ਫਿਰ ਜੁਗਤੀ ਉਹ ਪਾਉਂਦਾ ਹੈ ਅਸਲ 'ਚ ਮੁਕਤੀ ਨਹੀਂ ਪਾਉਂਦਾ ਜੁਗਤੀ ਪਾਉਂਦਾ ਜੁਗਤੀ ਨਾਲ ਮੁਕਤੀ ਜੁਗਤੀ ਵਿਧੀ ਉਹ ਪਤਾ ਲੱਗਦਾ ਵਿਧੀ ਹੈ ਛੁੱਟਣ ਦੀ ਵਿਧੀ ਹੈ ਕੀ ਫਿਰ ਛੁੱਟਣ ਦੀ ਵਿਧੀ ਦੀ ਸਮਝ ਆਉਂਦੀ ਹੈ ਮੁਕਤ ਥੋ ਪਾਵਾ ਮੁਕਤੀ ਦੀ ਸਮਝ ਆਉਂਦੀ ਹੈ ਨਹੀਂ ਤਾਂ ਜਿੰਨੀਆਂ ਵੀ ਮਤਾਂ ਨੇ ਉਹਨਾਂ ਦੇ ਵਿੱਚ ਜਿਹੜੀ ਮੁਕਤੀ ਦੀ ਗੱਲ ਕੀਤੀ ਹੋਈ ਹੈ ਉਹ ਬਿਲਕੁਲ ਕਲੀਅਰ ਹੈ ਹੀ ਨਹੀਂ ਵੀ ਮੁਕਤੀ ਮਿਲੂਗੀ ਕਿਵੇਂ ਉਹ ਕਹਿੰਦੇ ਆਪੇ ਮਿਲ ਜੂਗੀ ਤੁਸੀਂ ਮਾਲਾ ਫੇਰੀ ਜਾਓ ਚਲੋ ਸਮਾਧੀ ਲਾਈ ਜਾਓ ਮਿਲ ਜੂਗੀ ਆਪੇ ਮਰੇ ਤੇ ਮੁਕਤੀ ਮਿਲੇ ਜਾਣੀ ਹੈ ਚਲੋ ਛੁੱਟੀ ਹੋ ਗਈ ਮਰੇ ਤੇ ਤਾਂ ਸਭ ਨੂੰ ਮਿਲ ਜਾਣੀ ਹੈ ਕਿਉਂਕਿ ਮੁਕਤੀ ਦੀ ਵਿਧੀ ਉਹਨਾਂ ਨੂੰ ਗਿਆਨ ਨਹੀਂ ਹੈ ਪਤਾ ਨਹੀਂ ਹੈ ਦੱਸਣ ਦਾ ਕਿਵੇਂ ਦੱਸਣ ਗੁਰਬਾਣੀ ਚ ਸਪਸ਼ਟ ਕਲੀਅਰ ਹੈ ਮੁਕਤੀ ਹੁੰਦੀ ਕੀ ਹੈ ਮੁਕਤੀ ਹੁੰਦੀ ਹੈ ਸੰਸਾਰ ਦੀਆਂ ਜਿਹੜੀਆਂ ਇੱਛਾਵਾਂ ਨੇ ਇਹਨਾਂ ਤੋਂ ਮੁਕਤ ਹੋ ਜਾਣਾ ਹੀ ਮੁਕਤੀ ਹੈ ਉਹ ਇਹ ਸਮਝਦੇ ਸੀ ਵੀ ਮਨ ਨੂੰ ਰੋਕ ਲੈਣਾ ਇੱਥੇ ਤਿਰਕੁਟੀ ਵਿੱਚ ਇਹ ਮੁਕਤੀ ਹੈ ਬਿਲਕੁਲ ਗਲਤ ਹੈ ਤਿਰਕੁਟੀ ਤਾਂ ਮਨ ਨੂੰ ਜਾਣ ਦੇਣਾ ਹੀ ਨਹੀਂ ਜੇ ਤਿਰਕੁਟੀ ਚਲਾ ਗਿਆ ਫਿਰ ਇਹਨੇ ਰੁਕਣਾ ਨਹੀਂ ਸੁੱਤੇ ਪਏ ਦਾ ਮਨ ਤਿਰਕੁਟੀ 'ਚ ਨਹੀਂ ਹੁੰਦਾ ਤਾਂ ਰੁਕਿਆ ਹੋਇਆ ਹੁੰਦਾ ਜਾਗਦੀ ਸਾਰ ਤਿਰਕੁੜੀ ਚਲੇ ਜਾਂਦਾ ਫਿਰ ਰੋਕ ਕੇ ਦਿਖੋ ਬਾਹਰ ਜੋਗੀ ਉੱਥੇ ਰੋਕਦੇ ਸੀ ਤਿਰਕੁੜੀ ਮਨ ਰੁਕਦਾ ਕਾਦਾ ਕਿਵੇਂ ਰੁਕਦਾ ਗੁਰਬਾਣੀ ਦੱਸਦੀ ਗਿਆਨ ਦਾ ਬੰਦਾ ਬਣ ਰਿਹਾ ਹੈ ਜਦੋਂ ਇਹਨੂੰ ਉਹ ਸਟੈਂਡਰਡ ਦਾ ਗਿਆਨ ਮਿਲੇ ਨਾ ਗਿਆਨ ਤਾਂ ਥੋੜੇ ਨਾਲ ਵੀ ਰੁਕ ਜਾਂਦਾ ਹੈ ਮਨ ਬੱਚੇ ਪੜ੍ਹਦੇ ਨੇ ਸਕੂਲਾਂ ਕਾਲਜਾਂ ਦੇ ਵਿੱਚ ਮਨ ਉਹਨਾਂ ਦਾ ਰੁਕਦਾ ਹੀ ਹੈ ਜੇ ਰੁਕਦਾ ਤਾਂ ਹੀ ਪੜ੍ਹਦੇ ਨੇ ਇਹਨੂੰ ਗਿਆਨ ਦਵੇ ਫਿਰ ਮਨ ਰੁਕਦਾ ਜੇ ਇਹਨੂੰ ਗਿਆਨ ਨਾ ਮਿਲੇ ਕੁਛ ਵੀ ਚਾਹੇ ਹੋਰ ਤੁਸੀਂ ਕਿਰਿਆ ਕਰਮ ਕਰ ਲਓ ਮਨ ਨਹੀਂ ਰੁਕਦਾ ਪੜਦੇ ਦਾ ਮਨ ਰੁਕ ਜਾਂਦਾ ਪੜਦਾ ਮਨ ਰੁਕ ਜਾਂਦਾ ਤਾਂ ਰੁਕਦਾ ਜੇ ਪੜਦੇ ਤੋਂ ਇਹਨੂੰ ਸਮਝ ਆਵੇ ਕੋ ਰਾਸ ਆਵੇ ਬਾਣੀ ਪੜਦਾ ਨਾ ਮਨ ਕਿਉਂ ਨਹੀਂ ਰੁਕਦਾ ਬਾਣੀ ਅਸੀਂ ਰੋਜ਼ ਪੜਦੇ ਆ ਔਰ ਪੜਦੇ ਆ ਸਮਝਣ ਵਾਸਤੇ ਨਹੀਂ ਪੜਦੇ ਪੜਨ ਵਾਸਤੇ ਪੜਦੇ ਆ ਪ੍ਰਾਪਤ ਤੋਂ ਕੁਝ ਹੁੰਦਾ ਨਹੀਂ ਮਨ ਉੱਤੇ ਖੜਦਾ ਨਹੀਂ ਇਹ ਕਾਰਨ ਨੇ ਰਿਜ਼ਲਟ ਕੁਝ ਨਹੀਂ ਨਿਕਲ ਰਿਹਾ ਧਰਮ ਦਾ ਆਪਣੀ ਜਗ੍ਹਾ ਗੁਰਬਾਣੀ 'ਚ ਬੜੀ ਬੜਾ ਗਿਆਨ ਹੈ ਇਹਦੇ ਜੇ ਕੁਝ ਹੈ ਤਾਂ ਇਹ ਨਾਮ ਹੈ ਨਾਮ ਉਹਨੂੰ ਉਸ ਗਿਆਨ ਨੂੰ ਕਹਿੰਦੇ ਨੇ ਜਿਹੜਾ ਮਨ ਦੇ ਪਿਛਲੇ ਜਿਹੜੇ ਆਤਮ ਗਿਆਨ ਮਨ ਜਿਹੜੇ ਸੰਸਾਰ ਦੇ ਸਾਰੇ ਗਿਆਨ ਨੇ ਉਹਨਾਂ ਸਾਰਿਆਂ ਨੂੰ ਖਤਮ ਕਰਨ ਦੀ ਪਾਵਰ ਰੱਖਦਾ ਸਾਰਿਆਂ ਤੇ ਆਪਣਾ ਰੰਗ ਵਿਚਾੜ ਦਿੰਦਾ ਹਰ ਕਿਸਮ ਦੇ ਗਿਆਨ ਤੇ ਆਪਣਾ ਰੰਗ ਝਾੜ ਦਿੰਦਾ ਇਹਦੇ ਤੇ ਕੋਈ ਹੋਰ ਰੰਗ ਨਹੀਂ ਚੜਦਾ ਨਾਮ ਤੇ ਨਹੀਂ ਕਿਸੇ ਗਿਆਨ ਦਾ ਰੰਗ ਚੜਦਾ ਤਾਂ ਕਰਕੇ ਨਾਮ ਬਣੇ ਇਹ ਸੂਖਮ ਵਸਤੂ ਦਾ ਗਿਆਨ ਹੈ ਇਹ ਆਤਮਾ ਦਾ ਗਿਆਨ ਹੈ ਮਨ ਦਾ ਗਿਆਨ ਹੈ ਬੁੱਧੀ ਦਾ ਗਿਆਨ ਹੈ ਸੁੱਤ ਦਾ ਗਿਆਨ ਹੈ ਸੁਰਤ ਕੀ ਹੁੰਦੀ ਹੈ ਮਨ ਕੀ ਹੁੰਦਾ ਬਾਕੀ ਸਾਰੇ ਗਿਆਨ ਸਾਡੇ ਕੋਲ ਮਾਇਆ ਦੇ ਮੈਟਰ ਦੇ ਗਿਆਨ ਇਹ ਮਾਇਆ ਤੋਂ ਪਰੇ ਦਾ ਗਿਆਨ ਹੈ ਜਿਹੜਾ ਦਾ ਗਿਆਨ ਜੋਗਨ ਜਦੋਂ ਜੋ ਜੋਗਨ ਜਾਣਦਾ ਮਾਇਆ ਦਾ ਗਿਆਨ ਇਹ ਆਤਮਾ ਵਾਸਤੇ ਭਰਮ ਗਿਆਨ ਆਤਮਾ ਦੀ ਤਾਂ ਕੋਈ ਗੱਲ ਵੈਸੇ ਕਰਦਾ ਹੀ ਨਹੀਂ ਥੋੜੀ ਜੀ ਗੱਲ ਗੀਤਾ 'ਚ ਵੀ ਐਡੀ ਕਰੀ ਹੋਈ ਆ ਵੀ ਆਤਮਾ ਅਵਰ ਬਾਸ਼ਾ ਤੋਂ ਜ਼ਿਆਦਾ ਨਹੀਂ ਗਿਆ ਉਹ ਵੀ ਇੰਨੀ ਗੱਲ ਤਾਂ ਕਹੀ ਅਰਜਨ ਲੜੀ ਰਿਹਾ ਕ੍ਰਿਸ਼ਨ ਨੂੰ ਹੈਗਾ ਵੀ ਅਰਜਨ ਨੂੰ ਲੜਾਉਣਾ ਜ਼ਰੂਰ ਹੈ ਜੰਗ ਜੰਗ ਜਿੱਤਣੀ ਜ਼ਰੂਰ ਹੈ ਉਹ ਇਹਨੂੰ ਪਾਪ ਸਮਝਦਾ ਨਾਲੇ ਦਾ ਪਾਪ ਪ੍ਰਚਾਰ ਕਰ ਲਿਆ ਵੀ ਜਾ ਨੂੰ ਮਾਰ ਕੇ ਜੰਗ ਸਾਰਿਆਂ ਨੂੰ ਗੁਰੂ ਪਾਲੇ ਪਸੇ ਦਾਦਾ ਖੜਾ ਹੋਰ ਨੇ ਸਾਰਿਆਂ ਨੂੰ ਮਾਰ ਕੇ ਅਸੀਂ ਕੀ ਲੈਣਾ ਬਦਰਮੀ ਹੋਊਗੀ ਉਹ ਪੁੰਨ ਪਾਪ ਜਿਹੜਾ ਬਣਾਇਆ ਹੋਇਆ ਸੀ ਪੁੰਨ ਪਾਪ ਨੂੰ ਰੱਦ ਕਰ ਰਿਹਾ ਵੀ ਪਾਪ ਇਹ ਨਹੀਂ ਆਤਮਾ ਦਾ ਵਰਦੀ ਹੋਈ ਨਹੀਂ ਤੇ ਅੱਜ ਗੀਤਾ ਵੀ ਮੰਨੀ ਜਾਂਦੀ ਹੈ ਗੀਤਾ ਦਾ ਸਤਕਾਰ ਸਾਰਿਆਂ ਨੂੰ ਜ਼ਿਆਦਾ ਪੁੰਨ ਪਾਪ ਵੀ ਮੰਨਿਆ ਜਾਂਦਾ ਪੁੰਨ ਪਾਪ ਹੈਗਾ ਕ੍ਰਿਸ਼ਨ ਐਵੇਂ ਕਹਿਦਾ ਹੋਊਗਾ ਗੀਤਾ ਵੀ ਸੱਚੀ ਹੈ ਅਸੀਂ ਵੀ ਸੱਚੇ ਫਿਰ ਦੁਬਦਾ ਖੜੀ ਕਰਤੀ ਦੁਬਦਾ ਫਿਰ ਖੜੀ ਕਰਤੀ ਗੀਤਾ ਸੱਚੀ ਹੈ ਸਾਰਿਆਂ ਨੂੰ ਸ੍ਰੇਸ਼ਟ ਹੈ ਪਰ ਪੁੰਨ ਪਾਪ ਹੈਗਾ ਕਹਿੰਦੀ ਹੋਊਗੀ ਤਾਂ ਪੁੰਨ ਪਾਪ ਨਹੀਂ ਉਹ ਗੱਲੇ ਨਹੀਂ ਕਰਦੇ ਬਲੈਕਮੇਲ ਨੇ ਧਰਮ ਦੇ ਰੋਹ ਤੇ ਤੇ ਜੇ ਬਲੈਕਮੇਲ ਹੈ ਆਮ ਆਦਮੀ ਨੂੰ ਤਾਂ ਨਹੀਂ ਪਤਾ ਬਲੈਕਮੇਲ ਕਿੱਥੇ ਹੈ ਪਰ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਪਤਾ ਜੇ ਪੁੰਨ ਪਾਪ ਨੂੰ ਰੱਦ ਕਰਦੇ ਨੇ ਫਿਰ ਸਾਰੇ ਦੂਜੇ ਗ੍ਰੰਥ ਰੱਦ ਹੁੰਦੇ ਨੇ ਫਿਰ ਵਜਦਾ ਹੀ ਕੱਖ ਨਹੀਂ ਤੇ ਧਰਮ ਹੀ ਨਹੀਂ ਵਜਦਾ ਉਹਨਾਂ ਦਾ ਜੇ ਇੰਨੀ ਗੱਲ ਨੂੰ ਮੰਨ ਲਈਏ ਵੀ ਆਤਮਾ ਹੋਇਆ ਪੁੰਨ ਪਾਪ ਹੈ ਨਹੀਂ ਸਾਰਾ ਹਿੰਦੂਇਜ਼ਮ ਖਤਮ ਹੋ ਗਿਆ ਫਿਰ ਸਿੱਖਮਤ ਰਹਿ ਜਾਂਦੀ ਹੈ ਬਚਦੀ ਹੋਈ ਸਿੱਖਮਤ ਹੈ ਇਦੋਂ ਬਾਹਾਂ ਨਹੀਂ ਗੱਲ ਕੀਤੀ ਇਹ ਤਾਂ ਮਾੜੀ ਜੀ ਗੱਲ ਹੈ ਨਾ ਕਬੀਰਾ ਇਹ ਮਨ ਮਰੇ ਨਾ ਨਾ ਇਹ ਮਰਨੇ ਜੋਗ ਇਹ ਤਾਂ ਕਹਾ ਹੈ ਕੀ ਮਨ ਪੂਰਾ ਇਹਦਾ ਵਿਸਥਾਰ ਸਾਰਾ ਕਿਹਾ ਹੈ ਇਹ ਹੈ ਕਿ ਜਿਹੜਾ ਮਨ ਹੈ ਸਾਰਾ ਗਿਆਨ ਆਤਮ ਗਿਆਨ ਹੈ ਗੀਤਾ 'ਚ ਨਹੀਂ ਹੈ ਆਤਮ ਗਿਆਨ ਵੇਦ ਵਿੱਚ ਸੀਗਾ ਗੀਤਾ ਵਿੱਚ ਹੈ ਨਹੀਂ ਜਿੰਨਾ ਗਿਆਨ ਗੀਤਾ ਵਿੱਚ ਵੀ ਹੈ ਉਹ ਵੀ ਮੰਨ ਕੇ ਉਹ ਵੀ ਮੰਨ ਲਿਆ ਗੀਤਾ ਤੋਂ ਉਲਟ ਗਿਆ ਨਾ ਉਹ ਵੀ ਮੰਨ ਲਿਆ ਦੋਵੇਂ ਬੰਦੇ ਹੋਏ ਪਬਲਿਕ ਕੀ ਕਰੇ ਦੁਬਦਾ ਹੈ ਨਾ ਦੋਈ ਜਿਹਾ ਨਹੀਂ ਹੋਈ ਦੁਬਦਾ ਕੀ ਹੁੰਦਾ ਹੁੰਦਾ ਦੁਬਦਾ ਵਿਆਪੈ ਰੋਗ ਦੁਬਦਾ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੱਧਦੇ ਹੁੰਦੇ ਨੇ ਹਰ ਵੱਧ ਰਹੇ ਨੇ ਗੁਰਬਾਣੀ ਨੇ ਵਰਸ਼ਨ ਦਿੱਤਾ ਕਿ ਦੁਬਦਾ ਵਿੱਚ ਰੋਗ ਹੋ ਜਾਣਗੇ ਹਉਮੈ ਵਧੂਗੀ ਲੋਭ ਵਧੂਗਾ ਦੋਏ ਬਿਠੇ ਨੇ ਵਧੇ ਹੋਏ ਬਾਕੀ ਤਾਂ ਪਰਮਾਰ ਆਪੇ ਵਧ ਜਾਂਦਾ ਐਸਾ ਗਿਆਨ ਜਿਹਦੇ ਚ ਲੱਭ ਲੋਭ ਹੰਕਾਰ ਵਧੇ ਉਹ ਕੋ ਗਿਆਨ ਹੁੰਦਾ ਉਹ ਗਿਆਨ ਡਬੋਲ ਵਾਲਾ ਹੁੰਦਾ ਭਵ ਸਾਗਰ ਪਾਰ ਕਰਾਉਣ ਵਾਲਾ ਗਿਆਨ ਨਹੀਂ ਉਹ ਗਿਆਨ ਜਿਹੜਾ ਅਸੀਂ ਲੈ ਚੁੱਕੇ ਨਾ ਬਾਕੀ ਜੂਨਾਂ ਦੇ ਵਿੱਚ ਮਨੁੱਖਾ ਗਿਆਨ ਜੋ ਸਾਡੇ ਕੋਲ ਹੈ ਉਹਦਾ ਨਾਸ ਕਰਨ ਵਾਲਾ ਉਸ ਗਿਆਨ ਦੇ ਪ੍ਰਚਾਰ ਕਰਨ ਵਾਲੇ ਸਾਰੇ ਅਪਰਾਧੀ ਨੇ ਉਹ ਸਾਰੇ ਅਪਰਾਧੀ ਨੇ ਜਿਹੜੇ ਜਿਨ ਪ੍ਰਭ ਜੀਉ ਪਿੰਡ ਤਾਂ ਦਿਨਾਂ ਤਿਸ ਕੀ ਭਉ ਭਗਤ ਨਹੀਂ ਸਦੀ ਜਿਹੜੇ ਪ੍ਰਭ ਨੇ ਜੀ ਜੀ ਮਤਲਬ ਸਾਨੂੰ ਜੀਵਨ ਜਿਹਨੇ ਮਨ ਪੈਦਾ ਕੀਤਾ ਪਰ ਸਰੀਰ ਦਿੱਤਾ ਨਾਲ ਜੋੜਿਆ ਉਹਦੀ ਭਉ ਭਗਤੀ ਨਹੀਂ ਸਾਧੀ ਜਿਨ੍ਹਾਂ ਨੇ ਇਹ ਗੱਲ ਨਹੀਂ ਸਮਝੀ ਸਾਧੀ ਉਹ ਸਮਝੀ ਉਹਦੇ ਨਾਲ ਪ੍ਰੇਮ ਕਿਵੇਂ ਕਰਨਾ ਹੈ ਉਹ ਕੌਣ ਹੈ ਦੇਖੋ ਭਾਉ ਭਗਤ ਨਹੀਂ ਸਾਧੀ ਦਾ ਹੁੰਦਾ ਉਹ ਪਹਿਲਾਂ ਤਾਂ ਕੌਣ ਹੈ ਉਹ ਜਿਹਨੇ ਦਿਗੇ ਜਿਸ ਪ੍ਰਭ ਜਾਂ ਜਿਨ ਪ੍ਰਭ ਜੀਉ ਪਿੰਡ ਤੇ ਦਿਗੇ ਉਹ ਕੌਣ ਹੈ ਪਹਿਲਾਂ ਤਾਂ ਕੌਣ ਸਵਾਲ ਆ ਗਿਆ ਉਹ ਹੈ ਕੌਣ ਜਿਸ ਕੀ ਭਾਉ ਭਗਤ ਨਹੀਂ ਸਾਧੀ ਉਹਦੇ ਨਾਲ ਭਾਉ ਕਿਵੇਂ ਕਰਨਾ ਹੈ ਇਹ ਗੁਰਬਾਣੀ ਭਾਉ ਭਗਤੀ ਹੈ ਪ੍ਰੇਮਾ ਭਗਤੀ ਉਹਦੇ ਨਾਲ ਪ੍ਰੇਮ ਕਰ ਉਹਦੇ ਤਾਂ ਖਰਾਬ ਹੈ ਉਹ ਸਭੇ ਘੱਟ ਬੋਲਦਾ ਰਾਮ ਅੰਦਰ ਜਿਹਨੇ ਦਿੱਤੇ ਨੇ ਉਹੀ ਤਾਂ ਅੰਦਰ ਬੋਲਦਾ ਉਹੀ ਤਾਂ ਸਾਹ ਲੈਂਦਾ ਉਹਦੇ ਦੀ ਗੱਲ ਅਸੀਂ ਸੁਣਦੇ ਨਹੀਂ ਉਸੇ ਦੀ ਗੱਲ ਮੰਨਦੇ ਨਹੀਂ ਭਾਉ ਭਗਤੀ ਕਰੀ ਸੰਧਣੀ ਹੈ ਉਹਦੇ ਤੇ ਸ਼ਰਧਾ ਰੱਖਣੀ ਉਹਦੇ ਦਾ ਖਿਲਾਫ ਖੜੇ ਆ ਅਸੀਂ ਇਹ ਅੰਤਰਾਤਮਾ ਦੀ ਆਵਾਜ਼ ਹੈ ਗੁਰਬਾਣੀ ਹੋਰ ਕੁਝ ਨਹੀਂ ਹੈ ਇਸੇ ਨੂੰ ਅਸੀਂ ਮੰਨਣ ਨੂੰ ਤਿਆਰ ਨਹੀਂ ਗੁਰਬਾਣੀ ਉਸੇ ਦੀ ਆਵਾਜ਼ ਹੈ ਅੰਦਰਲੇ ਦੀ ਆਵਾਜ਼ ਹੈ ਬਾਹਰਲੇ ਦੀ ਨਹੀਂ ਹੈ ਇਹ ਥੋੜੀ ਪੈਦਾ ਹੋਈ ਹੋਈ ਖੋਪੜੀ ਚੋਂ ਦਿਮਾਗ ਚੋਂ ਪੈਦਾ ਨਹੀਂ ਹੋਈ ਹੋਈ ਇਹ ਚੀਜ਼ ਹਿਰਦੇ ਚੋਂ ਪੈਦਾ ਹੋਈ ਹੋਈ ਹੈ ਇਹ ਅੰਤਰਾਤਮਾ ਦੀ ਆਵਾਜ਼ ਹੈ ਇਸ ਕਰਕੇ ਸਾਰਿਆਂ ਦੀ ਆਵਾਜ਼ ਬਣ ਜਾਂਦੀ ਹੈ ਇਹ ਸਾਰਿਆਂ ਨੂੰ ਚੰਗੀ ਲੱਗਦੀ ਹੈ ਬਾਣੀ ਕਿ ਲਿਹਾਜ਼ ਇਹ ਨਾ ਕਰਦੇ ਅੰਤਰਾਤਮਾ ਦਾ ਜਦ ਗੱਲ ਕਰੂਗਾ ਉਹ ਉਹ ਜੇ ਬੱਚਾ ਆਪਣਾ ਉਹ ਜੇ ਪਰਾਇਆ ਕੋਈ ਫਰਕ ਨਹੀਂ ਹੈ ਨਾ ਕੋਈ ਵੈਰੀ ਨਾ ਹੈ ਬਗਾਨਾ ਜਦੋਂ ਗੁਰਦੁਆਰੇ ਜਾਂਦਾ ਕੜਾ ਪ੍ਰਸ਼ਾਦ ਦੀ ਥਾਲੀ ਲੈ ਲੈਂਦਾ ਕੋਲ ਫਿਰ ਅੰਤਰਾਤਮਾ ਪ੍ਰਧਾਨ ਹੋ ਜਾਂਦੀ ਉੱਥੇ ਕਿਉਂ ਨਹੀਂ ਦੇਖ ਵਰਤਾਉਣੀ ਨਾ ਕੋਈ ਵੈਰੀ ਨਾ ਹੈ ਬਗਾਨਾ ਸਭ ਨੂੰ ਇੱਕੋ ਹੀ ਵਰਤਾਉਣੀ ਫਿਰ ਤਾਂ ਠੀਕ ਹੈ ਪਰ ਜੇ ਉੱਥੇ ਜਾ ਕੇ ਵੀ ਉਹਦੇ ਅੰਦਰ ਦ્વੈਤ ਹੋਵੇ ਫਿਰ ਤਾਂ ਕੋਈ ਠਿਕਾਣਾ ਹੀ ਨਹੀਂ ਵੀ ਜੇ ਫਿਰ ਵੀ ਨਹੀਂ ਉਹ ਆਵੇ ਇਹ ਜਿਹੜਾ ਪ੍ਰੈਕਟੀਕਲ ਸੀ ਸਾਨੂੰ ਸਿਖਾਇਆ ਸੀ ਦੇਖ ਵਰਤਦੀ ਅਸੀਂ ਬੈਠੇ ਆ ਕੋਈ ਨਹੀਂ ਕਿਧਰ ਨੂੰ ਵਰਤਾਈ ਜਾਵੇ ਸਾਰੇ ਆਰਾਮ ਨਾਲ ਬੈਠੇ ਨੇ ਲੋ ਕਾਲੇ ਕਿਉਂ ਨਹੀਂ ਪੈਂਦੇ ਉਹ ਨਿਯਮ ਸਿਖਾਇਆ ਸੀ ਵੀ ਬੈਠੇ ਰਹੋ ਸਭ ਨੂੰ ਮਿਲ ਜਾਣੀ ਹੈ ਜਦੋਂ ਟਾਈਮ ਹੋਣਾ ਔਰ ਜਿਹੜਾ ਤੁਹਾਡਾ ਐਸਾ ਜਿੱਥੇ ਪਿਆ ਉਹੀ ਮਿਲਣਾ ਉਦੋਂ ਆ ਗਈ ਨਹੀਂ ਇੱਥੋਂ ਤੁਹਾਡੇ ਕੋਲ ਐ ਨੂੰ ਨਿਕਲ ਜਾਣਾ ਨੇ ਤੁਹਾਡੇ ਵਾਲਾ ਨਹੀਂ ਉਹਦੇ ਹੱਥ 'ਚ ਆਇਆ ਜੇ ਪਰ ਜਾਂ ਸੰਸਾਰ 'ਚੋਂ ਪਦਾਰਥ ਤੇ ਇੱਥੇ ਬੇਸਬਰੀ ਹੋ ਜਾਂਦੀ ਹੈ ਉਹ ਸਬਰੇ ਸਿਖਾਇਆ ਸੀ ਗੁਰਦੁਆਰੇ ਹੋਰ ਕੀ ਸਿਖਾਇਆ ਸੀ ਜੇ ਉੱਥੇ ਮਿਲ ਜਾਂਦੀ ਹੈ ਇੱਥੇ ਵੀ ਮਿਲ ਜੂਗੀ ਲੰਗਰ 'ਚ ਬੈਠੇ ਕੋਈ ਗੱਲ ਨਹੀਂ ਜੇ ਐਨੂੰ ਨਿਕਲ ਜਵੇ ਕੁਝ ਪਛਾਕਾਂ ਵੀ ਮਾਰਨ ਲੱਗ ਜਾਂਦੇ ਨੇ ਸਿਆਣੇ ਬੈਠੇ ਵੀ ਰਹਿੰਦੇ ਨੇ ਪਰ ਜਿਹੜਾ ਹੱਕਾਂ ਮਾਰਦਾ ਉਹ ਚੰਗਾ ਨਹੀਂ ਸਮਝਿਆ ਜਾਂਦਾ ਸਿਆਣੇ ਨੂੰ ਚੰਗਾ ਸਮਝਦੇ ਤਾਂ ਕਿ ਦੇਖ ਜਾ ਆਖ ਦਵਾਈਏ ਆਵਾਜ਼ ਮਾਰਨ ਦੀ ਲੋੜ ਨਹੀਂ ਜੇ ਮਿਲਦਾ ਜੇ ਥਾਲੀ 'ਚ ਪਿਆ ਉਹ ਖਾ ਲੋ ਆਜੂਗਾ ਕੋਈ ਨਹੀਂ ਖਬਰ ਹੋਰ ਕਿਸੇ ਦਾ ਉਹਦੀ ਜਿਹੜੀ ਨਿਗਾਹ ਹੈ ਉਹ ਜ਼ਰੂਰੀ ਹੋਵੇ ਤੇ ਸਾਰਿਆਂ ਦੀ ਨਿਗਾਹ ਤੇਰੀ ਆਪਣੇ ਦੀ ਨਿਗਾਹ ਵਰਤਾਉਣ ਵਾਲੇ ਦੀ ਨਿਗਾਹ ਸਾਰੀਆਂ ਥਾਲੀਆਂ 'ਚ ਹੈ ਸਾਰੇ ਗਲਾਸਾਂ 'ਚ ਹੈ ਤੇਰੀ ਆਪਣੇ ਵਾਲੀ ਥਾਲੀ 'ਚ ਨਿਗਾਹ ਬਸ ਆ ਫਰਕ ਹੈ ਵਰਤਾਉਣੇ ਵਾਲਾ ਖਾਣੇ ਵਾਲੇ 'ਚ ਇਹ ਫਰਕ ਇੱਥੋਂ ਆ ਕੇ ਸੰਤੋਖ ਵਾਲਾ ਪਾਠ ਸ਼ੁਰੂ ਹੋਣਾ ਉੱਥੇ ਬੈਠੇ ਰਹਿੰਦੇ ਅਸੀਂ ਇੱਥੇ ਬੈਠ ਨਹੀਂ ਸਕਦੇ ਉਹੀ ਗੱਲ ਹੈ ਸਾਰੀ ਸਾਰੇ ਲੰਗਰ 'ਚ ਭੁੱਖਾ ਕੋਈ ਨਹੀਂ ਉੱਠਦਾ ਉੱਠਦੇ ਰੱਜ ਹੀ ਨੇ ਭਰੋਸਾ ਨਹੀਂ ਹੈ ਹਾਂਜੀ ਅਸ ਜਰ ਪਰ ਜਰ ਜਰ ਜਬਰ ਹੈ ਅਸ ਜਰ ਜਾਣਨਾ ਕੀ ਹੈ ਤਾਂ ਦੇ ਵਿੱਚ ਜਾਣਨਾ ਕੀ ਹੈ ਅਸ ਜਰ ਅਸ ਹੁੰਦਾ ਮੇਰਾ ਮੈਂ ਮੇਰੀ ਅਸ ਮੇਰੀ ਮਰਜ਼ੀ ਨੂੰ ਕਹਿੰਦੇ ਨੇ ਅਸ ਕਿਰਪਾਨ ਦੋ ਕਿਸਮ ਦੀਆਂ ਤਾਂ ਖੰਡਾ ਬਣਦਾ ਅਸ ਕਿਰਪਾਨ ਖੰਡੋ ਖੜਗ ਤੁਪਕ ਤਵਰ ਔਰ ਤੀਰ ਸੈਫ ਸਰੋਹੀ ਸਹਤੀ ਇਹ ਹੈ ਹਮਾਰੇ ਪੀਰ ਅਸਿਆ ਦੋ ਕਿਸਮ ਦੀਆਂ ਤਲਵਾਰਾਂ ਕਹੀਆਂ ਨੇ ਦੋ ਅਸਲ ਦੇ ਵਿੱਚ ਦੋ ਕਿਸਮ ਦੀਆਂ ਮਰਜ਼ੀਆਂ ਨੇ ਉਹ ਇੱਥੇ ਤਲਵਾਰਾਂ ਨੇ ਸਾਡੇ ਸੰਸਾਰ ਦੇ ਵਿੱਚ ਤੇ ਗਿਆਨ ਖੜਗ ਜਿਹੜੀ ਨਿਰਾਕਾਰੀ ਦੁਨੀਆ ਦੇ ਵਿੱਚ ਦੋਏ ਮਰਜ਼ੀਆਂ ਨੇ ਮਰਜ਼ੀਆਂ ਦੀ ਲੜਾਈ ਹੈ ਇੱਕ ਤਾਂ ਪਰਮੇਸ਼ਰ ਦੀ ਮਰਜ਼ੀ ਹੈ ਇੱਕ ਸਾਡੀ ਆਪਣੀ ਆਪਣੀ ਮਰਜ਼ੀ ਹੈ ਉਹਦੀ ਮਰਜ਼ੀ ਆਪਣੀ ਮਰਜ਼ੀ ਨਾਲ ਚੱਲਦਾ ਪੁੱਛ ਨਾ ਦੇ ਪੁੱਛ ਨਾ ਲੈ ਨਾ ਕਿਸੇ ਨੂੰ ਪੁੱਛ ਕੇ ਦਿੰਦਾ ਨਾ ਕਿਸੇ ਨੂੰ ਪੁੱਛ ਕੇ ਹੁੰਦਾ ਪਰ ਅਸੀਂ ਚਾਹੁੰਦੇ ਹਾਂ ਸਾਡੀ ਮਰਜ਼ੀ ਚੱਲੇ ਕਮ ਤੋਂ ਸਾਡੇ ਵਾਸਤੇ ਉਹ ਨਹੀਂ ਚੱਲ ਸਕਦੀ ਇਹ ਤਾਂ ਨਹੀਂ ਚੱਲ ਸਕਦੀ ਇਹ ਤਾਂ ਹੋਈ ਨਹੀਂ ਸਕਦਾ ਸੰਸਾਰ ਹੀ ਨਹੀਂ ਚੱਲ ਸਕਦਾ ਸਾਡੀ ਮਰਜ਼ੀ ਔਰ ਉਹਦੀ ਮਰਜ਼ੀ ਬਹੁਤੀ ਜਗ੍ਹਾ ਟਕਰਾਉਂਦੀ ਹੈ ਥੋੜੀ ਜਗ੍ਹਾ ਮੇਲ ਖਾਂਦੀ ਹੈ ਟਕਰਾਅ ਬਹੁਤੀ ਜਗ੍ਹਾ ਹੈ ਮੇਲ ਥੋੜੀ ਜਗ੍ਹਾ ਹੈ ਜਿਹੜਾ ਮੇਲ ਹੈ ਜਿੱਥੇ ਹੋ ਜਾਂਦਾ ਉਹ ਸਾਡਾ ਸੋਚਿਆ ਹੋਇਆ ਹੋ ਜਾਂਦਾ ਸਾਡੀ ਇੱਛਾ ਪੂਰੀ ਹੋ ਜਾਂਦੀ ਹੈ ਜਿੱਥੇ ਟਕਰਾਅ ਹੋਇਆ ਉਹ ਇੱਛਾ ਪੂਰੀ ਨਹੀਂ ਹੁੰਦੀ ਤੇ ਜੇ ਸਾਡੀ ਮਰਜ਼ੀ ਵਾਲੀ ਇੱਛਾ ਜਿਹੜੀ ਉਹ ਟਕਰਾਉਂਦੀ ਹੈ ਜਿਹੜੀ ਉਹਦੇ ਮਰਜ਼ੀ ਦੇ ਖਿਲਾਫ ਪੂਰੀ ਨਹੀਂ ਹੁੰਦੀ ਫਿਰ ਆਪਣੀ ਇੱਛਾ ਨੂੰ ਬੰਦ ਕਰਕੇ ਕਿਉਂ ਨਾ ਜੀ ਪੂਰੀ ਉਹੀ ਇੱਛਾ ਸਾਡੀ ਹੋਣੀ ਹੈ ਜਿਹੜੀ ਉਹਦੇ ਨਾਲ ਟੈਲੀ ਕਰਦੀ ਹੈ ਜਿਹੜੀ ਉਹਦੇ ਮੁਤਾਬਕ ਹੈ ਜਦ ਹੋਣਾ ਹੀ ਉਹਦੇ ਮੁਤਾਬਕ ਹੈ ਪੂਰੀ ਫਿਰ ਆਪਣੇ ਆਲੇ ਨੂੰ ਬੰਦਾ ਹੀ ਕਰਨਾ ਕਰ ਲਈ ਹਜ਼ਾਰ ਇੱਛਾ ਸੀ ਪੈਦਾ ਕੀਤੀ ਦੋ ਚਾਰ ਪੂਰੀਆਂ ਹੋ ਗਈਆਂ ਉਹੀ ਪੂਰੀਆਂ ਹੋਈਆਂ ਜਿਹੜੀਆਂ ਉਹ ਚਾਹੁੰਦਾ ਸੀ ਪੂਰੀਆਂ ਹੋ ਜਾਣ ਫਿਰ ਬਾਕੀ ਐਵੇਂ ਜਿਹੜਾ ਟਾਈਮ ਵੇਸਟ ਕੀਤਾ ਸੀ ਸਭ ਨੇ ਛਾਲਾ ਮਾਰੀਆਂ ਕਰਤਾ ਕਰੇ ਸੋਚ ਨਹੀਂ ਛਾਲਾ ਮਾਰੀਆਂ ਬਾਕੀ ਅਰਜੀ ਵੇਸਟ ਕੀਤੀ ਨਾ ਛਾਲਾ ਮਾਰ ਕੇ ਉਹ ਅਰਜੀ ਜਿਹੜੀ ਵੇਸਟ ਕੀਤੀ ਦਾ ਫਾਇਦਾ ਕੀ ਹੋਇਆ ਜੇ ਉਹਦੀ ਜਗ੍ਹਾ ਕੁਝ ਹੋਰ ਕਰ ਲੈਂਦੇ ਉਹ એનર્ਜੀ ਵੇਸਟ ਹੋਈ ਸੋਚਣ 'ਚ એનર્ਜੀ ਵੇਸਟ ਹੁੰਦੀ ਹੈ ਸਮਝਣ ਵਿੱਚ એનર્ਜੀ ਪੈਦਾ ਹੁੰਦੀ ਹੈ ਅਸੀਂ ਬੁੱਧੀ ਨੂੰ ਸ਼ਕਤੀਸ਼ਾਲੀ ਬਣਾ ਲੈਂਦੇ ਸਮਝ ਕੇ ਕੁਝ ਉਹ ਟਾਈਮ ਦੇ ਵਿੱਚ ਜਿੰਨੇ ਟਾਈਮ ਤੇ ਅਸੀਂ ਸੋਚਿਆ ਜਿਹੜਾ ਟਾਈਮ ਸੋਚਣ 'ਚ ਲਾਇਆ ਜਿੰਨਾ ਸਮਾਂ ਅਸੀਂ ਸੋਚਦੇ ਰਹੇ ਔਰ ਬੁੱਧੀ ਦਾ ਹੋਇਆ ਨੁਕਸਾਨ ਸੋਚਣ ਚ ਬੈਟਰੀ ਡਾਊਨ ਹੋਈ ਜਾਂ ਉਹਨੂੰ ਇਸਤੇਮਾਲ ਕਰਦੇ ਰਹੇ ਅਸੀਂ ਬੈਟਰੀ ਜਦੋਂ ਇਸਤੇਮਾਲ ਨਹੀਂ ਨਾ ਕਰਦੇ ਅਸੀਂ ਚਾਰਜ ਤੇ ਲਾ ਦਿੰਦੇ ਆ ਉਦੋਂ ਫਾਇਦਾ ਹੈ ਬੈਟਰੀ ਉਦੋਂ ਚਾਰਜ ਹੁੰਦੀ ਹੈ ਗੇਨ ਕਰਦੀ ਹੈ ਜਿੰਨਾ ਚਿਰ ਉਹ ਤੋਂ ਕੰਮ ਲੈਣੇ ਉਹ ਲਾਸ ਹੁੰਦਾ ਜੇ ਬੁੱਧੀ ਤੋਂ ਕੰਮ ਲੈਣਾ ਤਾਂ ਗੇਨ ਕਰਨ ਵਾਸਤੇ ਲੋ ਸਮਝਣ ਵਾਸਤੇ ਬਾਣੀ ਨੂੰ ਸਮਝਣ ਵਾਸਤੇ ਜਿਹੜਾ ਸਿੱਖ ਹੁੰਦਾ ਵਿਦਿਆਰਥੀ ਹੁੰਦਾ ਉਹਦੀ ਬੁੱਧੀ ਮਹਿਜ ਸਮਝਣ ਵਾਸਤੇ ਜੇ ਇਸਤੇਮਾਲ ਕਰੂ ਤਾਂ ਉਹ ਚੰਗਾ ਰਹੂਗਾ ਜੇ ਉਹ ਹੋਰ ਕੰਮ ਵਾਸਤੇ ਇਸਤੇਮਾਲ ਕਰੂਗਾ ਤਾਂ ਵਧੀਆ ਨੰਬਰ ਲੈ ਕੇ ਪਾਸ ਨਹੀਂ ਹੋ ਸਕਦਾ ਜਿੰਨਾ ਉਹ ਆਪਣਾ ਜਿਹੜਾ ਸਿਲੇਬਸ ਹੈ ਉਹ ਮਿਲਿਆ ਹੋਇਆ ਜਿੰਨਾ ਉਸ ਬੁੱਧੀ ਨੂੰ ਉਹ ਸਿਲੇਬਸ ਸਮਝਣ ਵਾਸਤੇ ਇਸਤੇਮਾਲ ਕਰੂਗਾ ਉਹੀ ਉਹਦੇ ਲਾਭ ਚ ਸਾਡਾ ਵੀ ਕੋਈ ਸਿਲੇਬਸ ਹੈ ਇੱਥੇ ਸਿੱਖ ਜੋ ਹੈਗੇ ਅਸੀਂ ਸਿੱਖਣ ਜੋ ਆਇਆ ਕੁਝ ਗੁਰੂ ਸਾਰਿਆਂ ਦਾ ਪਰਮੇਸ਼ਰ ਗੁਰੂ ਸਾਰਿਆਂ ਦਾ ਹੀ ਹੈ ਸਾਰੇ ਜੀਵ ਜੰਤ ਦਾ ਗੁਰੂ ਹੈ ਸਾਰੇ ਲਾਭ ਲੈ ਰਹੇ ਨੇ ਗਿਆਨ ਲੈ ਰਹੇ ਨੇ ਤੇ ਅਸੀਂ ਆਇਆ ਲਾਭ ਲੈਣ ਪ੍ਰਾਣੀ ਤੂੰ ਆਇਓ ਲਾਲ ਪਹਿਲਾਂ ਤਾਂ ਇਹੀ ਨਹੀਂ ਪਤਾ ਲਾਹ ਕੀ ਲੈਣਾ ਹੈ ਅਸੀਂ ਸਮਝਦੇ ਅਸੀਂ ਜਾਇਦਾਦ ਇਕੱਠੀ ਕਰਨਾ ਹੈ ਲਾਹਾ ਇਹ ਬਣਾ ਰਹੇ ਅਸੀਂ ਆਪਣੇ ਅਰਥ ਲਾਏ ਹੋਏ ਨੇ ਸੰਸਾਰੀ ਅਰਥ ਲਾਹਾ ਉਹ ਹੁੰਦਾ ਹੈ ਜਿਹੜਾ ਸਾਡੇ ਜਾਂਦਿਆਂ ਦੇ ਨਾਲ ਜਾਵੇ ਮੋਟੇ ਤੋਂ ਜਿਹੜਾ ਅਸੀਂ ਕਮਾ ਕੇ ਇੱਥੇ ਛੱਡ ਜਾਣੇ ਉਹ ਲਾਹਾ ਨਹੀਂ ਹੈ ਜਿੰਨੀ ਬੁੱਧੀ ਅਸੀਂ ਲੈ ਕੇ ਆਏ ਸੀ ਅਕਲ ਜੇ ਉਹ ਤੋਂ ਵਧਾ ਕੇ ਲੈ ਗਏ ਉਹ ਲਾਹਾ ਜੇ ਘਟਾ ਕੇ ਚਲੇ ਗਏ ਉਹ ਨੁਕਸਾਨ ਮੋਟੇ ਤੌਰ ਤੇ ਤੁਹਾਡੇ ਨੂੰ ਪਤਾ ਲੱਗੂਗਾ ਪਤਾ ਲੱਗੂਗਾ ਸਿਲੇਬਸ ਤੋਂ ਆਤਮਾ ਬਾਰੇ ਤੁਹਾਨੂੰ ਕਿੰਨਾ ਗਿਆਨ ਹੈ ਆਪਣੇ ਬਾਰੇ ਮੇਰੇ ਕੋਲ ਲਿਜਾਣ ਵਾਸਤੇ ਕੀ ਹੈ ਪਤਾ ਨਹੀਂ ਹੁੰਦਾ ਮੇਰੀ ਜੇਬ 'ਚ ਕੀ ਹੈ ਅਸਲ ਦੇ ਵਿੱਚ ਸੰਸਾਰ 'ਚ ਇਹ ਪੜ੍ਹਾਈ ਸ਼ੁਰੂ ਹੀ ਨਹੀਂ ਹੋਈ ਹੋਈ ਤਾਂ ਕਰਕੇ ਸਾਨੂੰ ਨਹੀਂ ਪਤਾ ਜੋ ਸਾਨੂੰ ਕਿਸੇ ਨੇ ਦੱਸਿਓ ਹੀ ਨਹੀਂ ਗੱਲ ਪੈਦਾ ਹੋਣ ਤੋਂ ਬਾਅਦ ਦੱਸਿਆ ਹੀ ਕੁਝ ਸਾਨੂੰ ਉਸ ਗੱਲ ਦਾ ਪਤਾ ਜਿਹੜੀ ਸਾਨੂੰ ਪੈਦਾ ਹੋਣ ਤੋਂ ਬਾਅਦ ਸਿਖਾਈ ਹੈ ਸੁਣੀ ਹੈ ਸਮਝਾਈ ਹੈ ਇਹ ਚੈਪਟਰ ਹੈ ਨਹੀਂ ਪਤਾ ਕਿਵੇਂ ਲੱਗੇ ਸਾਨੂੰ ਸੁਣਿਆ ਹੀ ਅਸੀਂ ਹੈ ਨਹੀਂ ਕਦੇ ਸਮਝਾਇਆ ਹੀ ਕਿਸੇ ਨੇ ਹੈ ਨਹੀਂ ਆ ਗੁਰਬਾਣੀ ਇਹੀ ਗੱਲ ਸਮਝਾ ਰਹੀ ਹੈ ਪ੍ਰਾਣੀ ਤੋਂ ਆਇਓ ਲਾਹ ਲੈਣ ਅੱਧੀ ਪੰਕਤੀ ਪੜੀ ਹੈ ਨਾ ਅੱਧੀ ਅਗਲੀ ਵੀ ਪੜ ਲਓ ਲੱਗੇ ਹੋ ਤੇ ਕੋ ਫਕੜੇ ਸਭ ਬੁਗਦੀ ਚਲੀ ਰਹਿਣ ਤੂੰ ਤਾਂ ਹੋਰੇ ਕੰਮ ਚਲਾ ਤੂੰ ਤਾਂ ਝੂਠੇ ਕੁਫਰ ਹੁੰਦਾ ਕੋ ਫਕੜੇ ਕਹਿੰਦੇ ਨੇ ਕੁਫਰ ਝੂਠ ਦੇ ਤੂੰ ਝੂਠੀ ਮਾਇਆ ਦੇ ਪਿੱਛੇ ਭੱਜ ਲਿਆ ਜ਼ਿੰਦਗੀ ਦਾ ਤੇਰੀ ਨਿਕਲ ਰਹੀ ਹੈ ਇੱਥੋਂ ਕੋਈ ਜਾਣ ਵਾਲਾ ਨਹੀਂ ਨਾਲ ਜਿਹੜਾ ਕੁਝ ਲੈਣ ਆਇਆ ਨਾ ਉਹ ਕੀ ਸੀ ਸਵਾਲ ਪਹਿਲਾਂ ਇਹ ਹੁਣ ਅਸੀਂ ਇੱਥੇ ਘੜ ਜਾਣਾ ਵੀ ਲੈਣ ਆਇਆ ਕੀ ਸੀ ਲੈ ਕੇ ਕੀ ਆਇਆ ਸੀ ਲੈ ਕੇ ਕੀ ਆਇਆ ਸੀ ਲੈ ਕੇ ਆਇਆ ਸੀ ਅਕਲ ਜਮਦੇ ਕੋਲ ਹੁੰਦੀ ਹੈ ਅਕਲ ਨਿਆਣੇ ਜਮਦੇ ਕੋਲੇ ਅਕਲ ਹੁੰਦੀ ਹੈ ਕਿਸੇ ਕੋਲ ਥੋੜੀ ਹੁੰਦੀ ਹੈ ਕਿਸੇ ਕੋਲ ਜ਼ਿਆਦਾ ਹੁੰਦੀ ਹੈ ਇੱਕੋ ਜੀ ਨਹੀਂ ਹੁੰਦੀ ਸਾਰਿਆਂ ਕੋਲ ਉਹਦੀ ਪਿਛਲੇ ਜਨਮ ਦੀ ਕਮਾਈ ਹੋਈ ਤੇ ਇਸ ਦੀ ਜ਼ਿਆਦਾ ਕਿਸੇ ਦੀ ਘੱਟ ਹੈ ਜੇ ਤਾਂ ਉਹ ਸਿਆਣਾ ਹੋ ਕੇ ਗਿਆ ਹੋਰ ਉਹ ਵੱਧ ਗਈ ਉਹਦੀ ਅਕਲ ਅਵਲ ਤਾਂ ਅਕਲ ਕੀ ਵੱਧ ਗਈ ਇਸ ਜਨਮ ਦੇ ਵਿੱਚ ਉਹ ਇੰਨਾ ਅਕਲ ਵਧਾ ਲਵੇ ਕਿ ਅਗਲਾ ਉਹਦਾ ਜਨਮ ਹੋਵੇ ਹੀ ਨਾ ਅਸਲ ਦੇ ਵਿੱਚ ਗੱਲ ਇਹ ਹੈ ਜੇ ਇਹ ਨਹੀਂ ਹੋ ਸਕਦਾ ਕਮ ਤੋਂ ਕਮ ਸੰਤੋਖੀ ਤਾਂ ਜ਼ਰੂਰ ਹੋ ਜਵੇ ਜੇ ਇਹ ਨਹੀਂ ਹੁੰਦਾ ਫਿਰ ਉਹ ਗਵਾ ਕੇ ਗਏ ਵੀ ਅੱਧਾ ਦਾ ਸਿਲੇਬਸ ਪਾਸ ਕਰ ਲਵੇ ਕਮ ਤੋਂ ਕਮ ਹਾਈ ਸਕੂਲ ਤਾਂ ਪਾਸ ਕਰ ਲਵੇ ਲੋਕਾਂ ਨੂੰ ਤਾਂ ਉੱਤੇ ਚਲਾ ਜਾਵੇ ਆਮ ਪਬਲਿਕ ਨੂੰ ਤਾਂ ਉੱਤੇ ਉੱਠ ਮਾਇਆ ਤੋਂ ਤਾਂ ਉੱਤੇ ਉੱਠ ਜਵੇ ਉੱਠ ਜਵੇ ਮਾਇਆ ਨੂੰ ਤਾਂ ਸਮਝ ਲਵੇ ਵੀ ਇਹ ਭਾਈ ਨਾਲ ਜਾਣ ਵਾਲਾ ਕੁਝ ਨਹੀਂ ਇਹਦੇ ਨਾਲ ਮੋਹ ਨਹੀਂ ਕਰਨਾ ਚਾਹੀਦਾ ਐਨਾ ਕੁ ਕਰੇ ਕਰੇਗਾ ਜੇ ਮਾਇਆ ਦੇ ਪਿੱਛੇ ਸਾਰੀ ਜ਼ਿੰਦਗੀ ਭਜਦਾ ਰਹੇ ਫਿਰ ਤਾਂ ਉਹ ਜਨਮ ਤਾਂ ਗਿਆ ਜਨਮ ਫਿਰ ਨੁਕਸਾਨ ਕਰ ਗਿਆ ਫਿਰ ਨੁਕਸਾਨ ਕਰ ਗਿਆ ਜਦੋਂ ਆਇਆ ਸੀ ਤਾਂ ਇਹਨੂੰ ਪਤਾ ਸੀ ਵੀ ਮੈਂ ਆ ਗਲਤੀ ਨਹੀਂ ਕਰਨੀ ਆ ਗਲਤੀ ਨਹੀਂ ਕਰਨੀ ਆ ਗਲਤੀ ਨਹੀਂ ਕਰਨੀ ਆ ਗਲਤੀ ਨਹੀਂ ਕਰਨੀ ਇਹ ਲੋਕ ਜਿਹੜੇ ਕਰ ਰਹੇ ਨੇ ਪਾਗਲ ਫੋੜੋ ਭੁੱਲ ਗਿਆ ਇੱਥੇ ਸੰਗਤ ਦੇ ਵਿੱਚ ਆ ਕੇ ਨਾ ਸੰਸਾਰ 'ਚ ਇਹ ਅਜਿਹੀ ਹੋ ਗਈ ਜਦ ਬਾਹਰ ਖੜਾ ਸੀ ਦੇਖਦਾ ਮੈਂ ਜਦ ਕਹਿੰਦੇ ਨੇ ਆ ਗਲਤੀ ਕੀਤੀ ਹੋ ਕੀਤੀ ਮੈਂ ਨਹੀਂ ਕਰਨੀ ਪਰ ਜਦ ਆਪ ਆ ਕੇ ਖੜਿਆ ਗਲਤੀ ਉਹ ਤੋਂ ਵੀ ਜ਼ਿਆਦਾ ਕਰ ਲੱਗੇ ਪਛਤਾਉਂਦਾ ਹਰੇਕ ਜਨਮ ਚ ਹੈ ਜਾਂਦਾ ਹੋਇਆ ਕਿਵੇਂ ਪਤਾ ਲੱਗਿਆ ਸਾਡੇ ਕੋਲ ਗੁਰਬਾਣੀ ਚ ਇਸ਼ਾਰੇ ਪਏ ਨੇ ਫਿਰ ਫਿਰ ਫਾਹੀ ਫੱਥੇ ਕਉਆ ਕਹਿੰਦੇ ਬੜਾ ਸਿਆਣਾ ਕਹੋ ਫਿਰ ਵਧ ਗਿਆ ਫਾਹੀ ਜੀ ਪਹਿਲਾਂ ਫਸਿਆ ਸੀ ਕਹਿੰਦਾ ਤੇ ਹੁਣ ਨਹੀਂ ਫਸਣਾ ਐਤਕੀ ਵੀ ਐਤਕੀ ਜਲ ਵਰਜਾ ਹੁਣ ਨਹੀਂ ਫਸਦਾ ਕਦੇ ਵੀ ਉਹ ਕਹੂਗਾ ਫਿਰ ਫਸ ਗਿਆ ਫਾਹੀ ਜੀ ਫਸਿਆ ਆਪਣੀ ਅਕਲ ਨਾਲ ਗੁਰ ਕੀ ਮਤ ਨਹੀਂ ਨਾ ਲਈ ਜੇ ਗੁਰ ਕੀ ਮਤ ਲੈ ਲੈਂਦਾ ਤਾਂ ਫਸਣ ਤੇ ਬਚਣਾ ਸੀ ਆਪਣੀ ਅਕਲ ਜਿਹੜਾ ਗੁਰ ਕੀ ਅਕਲ ਨਾ ਲਵੇ ਨੂੰ ਕਉਆ ਕਹਿੰਦੇ ਜਗ ਕਉਆ ਮੁਖ ਚੁੰਚ ਗਿਆਨ ਜਿਹੜਾ ਆਪਣਾ ਗਿਆਨ ਉਹਨੂੰ ਵੱਡਾ ਮੰਨ ਕੇ ਚੱਲਦਾ ਕਹੋ ਅੰਤਰ ਝੂਠ ਲੋਭ ਮਾਨ ਝੂਠ ਲੋਭ ਹੰਕਾਰ ਤਿੰਨੇ ਚੀਜ਼ਾਂ ਦੇ ਅੰਦਰ ਟਿਕੀਆਂ ਰਹਿੰਦੀਆਂ ਹੰਕਾਰ ਆਪਣੇ ਗਿਆਨ ਦਾ ਜੋਗਨ ਦਾ ਫਿਰ ਫਾਹੀ ਫੱਥੇ ਕਹੂਆ ਫਿਰ ਪਸਤਾਵਾ ਆਪ ਕਿਆ ਹੋਊਗਾ ਪਛਤਾਉਗਾ ਜਾਂ ਜਾਂ ਸਰੀਰ ਛੁੱਟ ਜਾਊਗਾ ਫਿਰ ਪਸਾਏਗਾ ਬੁੜਿਆ ਕਮਲਕ ਮਤ ਤੁਮ ਲਾਗੇ ਇਹ ਹਰ ਵਾਰ ਇਹਨੂੰ ਹੁੰਦਾ ਰਹਿੰਦਾ ਇਹ ਗੱਲ ਕੋਈ ਨਹੀਂ ਦੱਸਦਾ ਸਵਾਇ ਗੁਰਬਾਣੀ ਤੇ ਕੋਈ ਦੁਨੀਆ ਦੀ ਮਾਤੇ ਗੱਲ ਨਹੀਂ ਦੱਸਦੀ ਜਿਹੜੇ ਦੱਸਦੇ ਨੇ ਉਹਦਾ ਰਾਜ ਹੋਰ ਦੱਸਦੇ ਨੇ ਫਿਰ ਗਿਆਨ ਨਹੀਂ ਦਿੰਦੇ ਬਚਣ ਦਾ ਅੱਬਲ ਦਾ ਦੱਸਦੇ ਨੇ ਗੱਲਾਂ ਕਰ ਲੈਂਦੇ ਨੇ ਬਾਅਦ ਦੇ ਵਿੱਚ ਕੀ ਕਰਦੇ ਨੇ ਸੁਣਨ ਵਾਲੇ ਸੁਣਨ ਵਾਲੇ ਫਿਰ ਉੱਠ ਕੇ ਉਹੀ ਚੀਜ਼ਾਂ ਮੰਗਦੇ ਨੇ ਜਿਹਨਾਂ ਤੇ ਛਡਾਇਆ ਸੀ ਉਹਨੇ ਜਿਹੜੀਆਂ ਚੀਜ਼ਾਂ ਦੇ ਖਿਲਾਫ ਪ੍ਰਚਾਰ ਸੀ ਉਹੀ ਚੀਜ਼ਾਂ ਨਾਲ ਜੁੜ ਕੇ ਮੰਗਦੇ ਨੇ ਸੰਗਤ <coughs> ਔਰ ਉਹ ਦੇ ਹੈ ਠੀਕ ਵੀ ਕਰ ਰਿਹਾ ਕਿਸੇ ਨੂੰ ਬੁਖਾਰ ਹੋਇਆ ਉਹ ਐ ਨਹੀਂ ਕਹਿੰਦਾ ਪਾਣਾ ਮੈਨੂੰ ਮੇਰੇ ਹੱਥ 'ਚ ਕੀ ਹੈ ਕਿਉਂ ਪੁੱਛਦੇ ਹੋ ਮੈਨੂੰ ਤੁਸੀਂ ਸੁਣ ਕੀ ਆਏ ਸੀ ਜਾਓ ਚਲੇ ਜਾਓ ਐਨੀ ਹਿੰਮਤ ਨਹੀਂ ਕਰਨੀ ਜਿੰਨਾ ਜਰੇ ਗੱਲ ਨਹੀਂ ਕਹਿੰਦਾ ਪ੍ਰਚਾਰਕ ਨਾ ਚਿਰ ਕੋਈ ਜੇ ਉਹ ਉਹਨੂੰ ਪਤਾ ਜੇ ਮੈਂ ਕਹੂੰਗਾ ਗੱਲ ਉਹਨਾਂ ਨੇ ਉਹਨਾਂ ਨੇ ਉਹਦੀ ਆਪਣੇ ਮਜਬੂਰੀ ਹੈ ਨਾ ਕਹਿਣ ਦੀ ਪ੍ਰਚਾਰ ਕੋ ਪ੍ਰਚਾਰ ਕਰੀ ਜਾਂਦੇ ਨੇ ਪਰ ਜਦ ਟਾਈਮ ਆਉਂਦਾ ਹੈ ਗੱਲਾਂ ਉੱਤੇ ਦੀ ਕੱਢੀ ਜਾਂਦੇ ਨੇ ਲੋਕ ਮੰਗਦੇ ਫਿਰ ਅਰਦਾਸ ਹੋਈ ਨੇ ਵੱਲੋਂ ਕਾਮਨਾ ਕਿਉਂ ਮੰਗਦੇ ਕਿਉਂ ਕਰਦੇ ਜੇ ਕਹਿ ਦੇਣ ਉਹਨਾਂ ਨੂੰ ਠੋਕੇ ਵੀ ਜਿਹਦੇ ਅੰਦਰ ਕਾਮਨਾਵਾਂ ਨੇ ਉਹ ਤਾਂ ਸਿੱਖੇ ਨਹੀਂ ਹੈ ਸੁਣਿਆ ਤੁਸੀਂ ਕੀ ਹੈ ਕੀ ਕਰਨ ਉਹਨੇ ਗੁਰਦੁਆਰੇ ਕੱਲ ਨੂੰ ਨਹੀਂ ਆਉਣਗੇ ਉਹਨਾਂ ਦਾ ਕੰਮ ਨਹੀਂ ਚੱਲਣਾ ਸਾਰੇ ਡਰੇ ਹੋਏ ਨੇ ਭਰੋਸਾ ਕਿਸੇ ਨੂੰ ਨਹੀਂ ਹੈ ਜਿਹਨੂੰ ਭਰੋਸਾ ਉਹ ਪਊਗਾ ਗੁਰੂ ਨਾਲ ਕਿਉਂ ਨਹੀਂ ਜੁੜੇ ਲੋਕ ਉਹ ਮੂੰਹ ਤੇ ਚਪੇੜਵਾ ਮਾਰ ਦਿੰਦੇ ਗੱਲ ਜੇ ਕੋਈ ਮੰਗਦਾ ਸੀ ਮੰਗਦਾ ਜੁੜਦਾ ਨਹੀਂ ਐ ਚਪੇੜਵਾ ਵਿੱਚ ਕੌਣ ਜੁੜੂ ਕੌਣ ਜੁੜੂਗਾ ਕਬੀਰ ਨਾਲ ਕਿਉਂ ਨਹੀਂ ਕੋਈ ਜੁੜਿਆ ਅਗਲਾ ਦੇਖ ਲੋ ਕੀ ਕਹਿੰਦਾ ਕਬੀਰ ਕਬੀਰ ਕਹਿੰਦਾ ਜੋ ਤਨ ਜੀਵਤ ਜੇ ਰਾਮ ਹੈ ਕਹਿੰਦੇ ਜਿਉਂਦੇ ਹੀ ਜਾਣ ਦੋ ਨਾ ਇੱਛਾਵਾਂ ਨੂੰ ਕਹਿੰਦੇ ਇਹ ਤਾਂ ਪਾਗਲ ਸੰਤ ਕਾਲਾ ਜਿਹਨੇ ਇੱਛਾਵਾਂ ਪੂਰੀਆਂ ਕੀਤੀਆਂ ਜਿਹਨੇ ਜਿਹਦੇ ਕੋਲ ਤਾਕਤ ਨਹੀਂ ਧਰਮ ਨੂੰ ਕਿਸੇ ਹੋਰ ਰੰਗ ਤੋਂ ਲਿਆ ਧਰਮ ਨੇ ਇਹ ਪ੍ਰਚਾਰ ਕੀਤਾ ਵੀ ਧਰਮ ਬੰਦਿਆਂ ਕੋਲ ਸ਼ਕਤੀ ਹੈ ਨਾ ਰੱਬ ਵਰਗੀ ਜੋ ਮਰਜੀ ਕਰ ਆ ਤਾਂ ਪ੍ਰਚਾਰ ਹੋ ਰਿਹਾ ਜਦੋਂ ਮੰਤਰ ਬਿਖਰੇ ਗੱਲ ਨਾ ਜੀ ਨਾ ਉਹ ਕਹਿੰਦੇ ਰੱਬ ਇਹਨਾਂ ਦੇ ਬਸ ਦੇ ਵਿੱਚ ਆ ਭਗਤਾਂ ਦੇ ਉਹਦਾ ਕਹਿੰਦੇ ਨੇ ਰੱਬ ਭਗਤਾਂ ਦੇ ਬਸ ਚ ਅਸੀਂ ਨਿਆਣੇ ਹੁੰਦੇ ਸੁਣਦੇ ਹੁੰਦੇ ਸੀ ਸਿੱਖਾਂ ਦੀ ਸਟੇਜ ਤੋਂ ਰੱਬ ਬਸ ਭਗਤਾਂ ਨੇ ਕੀਤਾ ਪ੍ਰੇਮ ਦੀਆਂ ਪਾਕੇ ਡੋਰੀਆਂ ਲੈ ਲੋ ਬਸ ਕਰਨਾ ਸੀ ਮਨ ਬਸ ਕਰ ਲਿਆ ਰੱਬ ਹੁਣ ਵੀ ਅਰਥ ਕੀਤੇ ਜਾਂਦੇ ਨੇ ਨਾ ਤੂੰ ਆਵੇਂ ਬਸ ਉਲਟੇ ਅਰਥ ਕੀਤੇ ਜਾਂਦੇ ਨੇ ਬਲੈਕਮੇਲਰ ਨੇ ਸਾਰੇ ਜਿੰਨੇ ਧਰਮ ਨੇ ਸਾਰੇ ਸ਼ਰੀਕ ਖੁਦਾ ਨੇ ਬਾਗੀ ਕਰਦੇ ਨੇ ਯਾਨੀ ਰੱਬ ਤੋਂ ਬਾਗੀ ਕਰਦੇ ਨੇ ਸਾਰੇ ਗੱਲਾਂ ਆਦੀਆਂ ਨੂੰ ਵੀ ਕਰ ਦਿੰਦੇ ਨੇ ਗੀਤਾ ਵਾਂਗੂ ਪਰ ਜ਼ਿਆਦਾ ਗੱਲਾਂ ਫਿਰ ਵਿਰੋਧ ਚ ਕਰਦੇ ਪਬਲਿਕ ਕੀ ਕਰੇ ਉਲਝੇ ਹੋਏ ਨੇ ਸਾਰੇ ਉਲਝੇ ਹੋਏ ਤਾਣੀ ਉਲਝ ਗਈ ਸਾਰੀ ਉਹ ਹੈ ਹੁਣ ਸੁਲਝੇ ਕਿਵੇਂ ਅਗਲੀਆਂ ਬੰਦੀਆਂ ਜੇ ਸੁਲਝਣ ਦੀ ਹੈ ਉਲਝਣ ਦੀ ਗੱਲ ਆਉਗੀ ਇੱਥੇ ਉਲਝੀ ਹੋਈ ਆ ਦੁਨੀਆ ਪਰ ਨਹੀਂ ਨਾ ਵੀ ਉਲਝੇ ਹੋਏ ਨੇ ਖੁਦ ਪ੍ਰਚਾਰ ਉਲਝੇ ਹੋਏ ਨੇ ਖੁਦ ਜਿਹੜੇ ਆਪਣੇ ਆਪ ਨੂੰ ਅਵਤਾਰ ਕਹੋ ਦਿੱਤੇ ਰਿਸ਼ੀ ਮੁਨੀ ਕਹੋ ਦਿੱਤੇ ਸਾਰੇ ਉਲਝੇ ਹੋਏ ਨੇ ਉਹ ਰਾਜਾ ਨੂੰ ਰੱਤ ਪੈਦਾ ਕਰਦੇ ਨੇ ਰਾਜਾ ਨੇ ਬੜੇ ਬੜੇ ਹਥਿਆਰ ਪੈਦਾ ਕਰ ਤੇਰੀ ਜਿੱਤ ਕਰਾਉਣੀ ਹੈ ਤੇਰੀ ਜਿੱਤ ਕਰਾਉਣੀ ਹੈ ਕਿਹੜੇ ਚੱਕਰ 'ਚ ਪੈ ਗਏ ਹੋ ਉਹ ਤਾਂ ਦੁਨੀਆ ਨਾਲ ਜੁੜੇ ਖੜੇ ਨੇ ਸੰਸਾਰ ਨਾਲ ਜੁੜੇ ਖੜੇ ਨੇ ਸੰਸਾਰ ਤੋਂ ਛੁਟਕਾਰੇ ਦੀ ਵਿਧੀ ਮਨ ਨੂੰ ਮਾਰਨ ਦੀ ਵਿਧੀ ਕੋਈ ਵੀ ਨਹੀਂ ਦੱਸ ਰਿਹਾ ਭਗਤ ਕਬੀਰ ਜੀ ਕਹਿੰਦੇ ਕੌਣ ਮੁਨੀ ਜੋ ਮਨ ਕੋ ਮਾਰਾ ਇੱਕ ਮੁਨੀ ਦਾ ਨਾਮ ਮੈਨੂੰ ਦੱਸੋ ਜਿਹਨੇ ਮਨ ਨੂੰ ਮਾਰਿਆ ਹੋਵੇ ਜਾਂ ਮਨ ਨੂੰ ਮਾਰਨ ਦੀ ਗੱਲ ਕੀਤੀ ਹੋਵੇ ਉਪਦੇਸ਼ ਕੀਤਾ ਹੀ ਕੋਈ ਨਹੀਂ ਤੇ ਮਨ ਮਾਰੇ ਤੇ ਬਿਨਾਂ ਤਾਂ ਮੁਕਤ ਹੋਣੀ ਨਹੀਂ ਮੁਕਤੀ ਕਿਵੇਂ ਹੋਜੂ ਕੋਈ ਮੁਕਤ ਨਹੀਂ ਹੋਣਾ ਚੋ ਪਰ ਅਸੀਂ ਤਾਂ ਰਿਸ਼ੀ ਮੁਨੀਆਂ ਨੂੰ ਆਪਣੇ ਸਭ ਤੋਂ ਉੱਚੇ ਮੰਨੀ ਬੈਠੇ ਹਾਂ ਜਿੰਨਾ ਚਿਰ ਰਿਸ਼ੀ ਮੁਨੀਆਂ ਨੂੰ ਅਸੀਂ ਸਭ ਤੋਂ ਉੱਚੇ ਮੰਨਾਂਗੇ ਉਹਨਾਂ ਜਨ ਸਿੱਖੀ ਦੇ ਵਿੜੇ ਚ ਐਂਟਰੀ ਵੀ ਨਹੀਂ ਹੈ ਸਾਡੀ ਗੁਰਬਾਣੀ ਕੀ ਕਹਿੰਦੀ ਹੈ ਸਿਮਰਤੀ ਵੇਦ ਪੁਰਾਣ ਪੁਕਾਰਨ ਪੋਥੀਆਂ ਰਿਸ਼ੀਆਂ ਮੁਨੀਆਂ ਦੀ ਕ੍ਰੀਏਸ਼ਨ ਹੈ ਸਿਮਰਤੀ ਦਾ ਗਿਆਨ ਵੇਦ ਦਾ ਸਿਮਰਤੀ ਵੇਦ ਸਿਮਰਤੀ ਦਾ ਗਿਆਨ ਪੁਰਾਣਾ ਦੇ ਵਿੱਚ ਜਿਹੜਾ ਹੈਗਾ ਪੋਥੀਆਂ ਉਹਨਾਂ ਦੀਆਂ ਬਣੀਆਂ ਹੋਈਆਂ ਨੇ ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਉੱਚੀਆਂ ਗੱਲਾਂ ਨੇ ਮਾਇਆ ਨਾਲ ਜੋੜ ਵਾਲੀਆਂ ਨੇ ਸਭ ਉਲਝੇ ਹੋਏ ਨੇ ਸਭ ਅੱਧੀ ਗੱਲ ਐ ਕਹਿੰਦੇ ਨੇ ਅੱਧੀ ਹੋਈ ਪਸੂ ਕਹਿੰਦੇ ਕਲੀਅਰ ਕੱਟ ਕੋਈ ਰਸਤਾ ਦੱਸ ਨਹੀਂ ਰਿਹਾ ਨਾ ਕਿਸੇ ਨੂੰ ਰਸਤੇ ਦਾ ਪਤਾ ਹੈ ਰਸਤੇ ਦਾ ਕਿਤੇ ਬਿਰਲੇ ਨੂੰ ਕਿਸੇ ਵੇਲੇ ਪਤਾ ਲੱਗਦਾ ਹੁੰਦਾ ਇਹ ਰਸਤਾ ਜਦ ਪ੍ਰਗਟ ਹੁੰਦਾ ਉਹਨੂੰ ਰੁੱਤ ਕਹਿੰਦੇ ਨੇ ਇੱਕ ਹੋਏ ਤਾਂ ਬਹੁਤ ਹੋ ਜਾਂਦੇ ਨੇ ਅੱਧੀ ਪੜ੍ਹਾਈ ਦਾ ਕਰ ਲੈਂਦੇ ਨੇ ਸਾਰੇ ਸੰਤੋਖ ਤੱਕ ਤਾਂ ਸਾਰੇ ਬਹੁਤ ਪਹੁੰਚ ਜਾਂਦੇ ਨੇ ਪਰ ਅਗਲੀ ਪੜ੍ਹਾਈ ਜਦ ਨਹੀਂ ਮੌਸਮ ਹੁੰਦਾ ਇੱਕ ਹੋਏ ਤਾਂ ਗਵੈ ਰੁੱਤੀ ਹੂੰ ਜਦ ਕਿਤੇ ਰੁੱਤ ਹੁੰਦੀ ਹੈ ਜਦ ਕੋਈ ਕਬੀਰ ਪ੍ਰਗਟ ਹੁੰਦਾ ਹੈ ਕੋਈ ਨਾਨਕ ਪ੍ਰਗਟ ਹੁੰਦਾ ਹੈ ਗੁਰਬਾਣੀ ਪ੍ਰਗਟ ਹੁੰਦੀ ਹੈ ਉਹ ਫਿਰ ਇੱਕ ਹੋਏ ਹੋਏ ਤਾਂ ਉਗਦੇ ਨੇ ਨਹੀਂ ਇੱਕ ਹੋ ਕੇ ਰਹਿ ਜਾਂਦੇ ਇੱਕ ਤੱਕ ਪਹੁੰਚ ਜਾਂਦੇ ਨੇ ਇੱਕ ਮਨ ਇੱਕ ਚੇਤਾ ਰਹਿੰਦਾ ਮਾਇਆ ਤੋਂ ਤਾਂ ਉਪਰ ਰਹਿੰਦੇ ਨੇ ਗੁਰੂ ਮਨਦਾਸ ਕਿਸੇ ਨੂੰ ਗੁਰੂ ਮੰਨਣ ਨੂੰ ਤਿਆਰ ਨਹੀਂ ਕਿ ਜਿਹੜੀ ਉਹਨਾਂ ਨੂੰ ਚੀਜ਼ ਚਾਹੀਦੀ ਹੈ ਨਹੀਂ ਕਿਤੇ ਮਿਲੀ ਕਿਥੋਂ ਮਿਲੀ ਗੁਰੂ ਘਰ ਚੋਂ ਜਦ ਮਿਲ ਗਈ ਉਹਨਾਂ ਨੇ ਡਾਕਟਰ ਕਰ ਲਈ ਕਿਤਾਬ ਉਹ ਸਟੈਂਡਰਡ ਦੀ ਗੱਲ ਹੀ ਨਹੀਂ ਸੀ ਕਿਤੇ ਗੁਰੂ ਬਣੇ ਬੈਠੇ ਸੀ ਜਗ੍ਹਾ ਜਗ੍ਹਾ ਪਰ ਜਿਹੜੀ ਡੈਫੀਨੇਸ਼ਨ ਗੁਰੂ ਦੀ ਦਿੱਤੀ ਗੁਰਬਾਣੀ ਨੇ ਉਹ ਡੈਫੀਨੇਸ਼ਨ ਕਿਤੇ ਨਹੀਂ ਸੀ ਗੁਰੂ ਦੀ ਨਹੀਂ ਦਿੱਤੀ ਗੁਰ ਦੀ ਦਿੱਤੀ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆ ਗੁਰਮਨ ਕੋਰਾਂ ਦਾ ਉਹ ਕਹਿੰਦੇ ਗਿਆਨ ਤੇ ਬਿਨਾਂ ਦੇ ਤੇ ਤੇ ਆਦਮੀ ਨਹੀਂ ਆ ਸਕਦਾ ਦੇਖੋ ਅਰਦਾਸ ਆਦਮੀ ਲੈਂਦੇ ਨਾਨਕ ਨੂੰ ਦੇਖ ਕੇ ਸਾਡੇ ਅੰਦਰ ਚੜ੍ਹਨ ਹੋ ਜਾਂਦਾ ਗੁਰਦਾਸ ਗਿਆਨ ਹੁੰਦਾ ਜਿੰਨਾ ਚਿਰ ਨੂੰ ਗਿਆਨ ਮਿਲ ਨਹੀਂ ਜਾਂਦਾ ਅੰਦਰ ਚਲਨ ਹੋਊਗਾ ਕਿਵੇਂ ਅੰਦਰ ਗਿਆਨ ਨਾਲ ਚਾਨਣ ਹੋਣਾ ਬਾਹਰਲੇ ਚਾਨਣ ਦਾ ਅੰਦਰਲੇ ਚਾਨਣ ਦਾ ਕੀ ਸੰਬੰਧ ਪਰਣ ਦੂਰ ਕਾਹਦੇ ਨਾਲ ਹੋਣਾ ਗਿਆਨ ਨਾਲ ਬਸ ਇਹ ਗੱਲ ਸੀ ਨੂੰ ਪਤਾ ਸੀ ਗੁਰਬਿਨ ਘੋਰ ਅੰਧਾਰ ਵੀ ਜਿਹੜੀ ਮੇਰੇ ਅੰਦਰ ਗਿਆਨ ਨੇਰਾ ਹੈ ਉਹ ਗਿਆਨ ਨਾਲ ਦੂਰ ਹੋਣਾ ਹੈ ਉਹਨੂੰ ਪੁੱਛੀਏ ਵੀ ਉਹ ਕਿਹੜਾ ਗਿਆਨ ਹੈ ਜਿਹਦੇ ਨਾਲ ਦੂਰ ਹੋਣਾ ਬਸ ਵੀ ਉਸ ਬੰਦੇ ਕੋਲ ਦਵਾਈ ਹੈਗੀ ਹੈ ਜਿਹੜਾ ਇਹ ਕਹਿੰਦਾ ਜੇ ਸੋ ਚੰਦਾ ਉਗਵੇ ਇਹ ਤਾਂ ਚੰਦਰਮੇ ਦੀ ਪੂਜਾ ਕਰਦੇ ਨੇ ਇਹ ਤਾਂ ਸੂਰਜ ਦੀ ਪੂਜਾ ਕਰਦੇ ਨੇ ਜਿਹੜਾ ਸੂਰਜ ਦੀ ਪੂਜਾ ਕਰਦਾ ਹੈ ਉਹ ਉਹਦੇ ਕੋਲ ਗਿਆਨ ਨਹੀਂ ਹੁੰਦਾ ਤਾਂ ਕੋਲ ਇਹ ਗਿਆਨ ਹੁੰਦਾ ਸੂਰਜ ਆਪੇ ਹੁੰਦਾ ਉਹ ਸੂਰਜ ਦੀ ਪੂਜਾ ਉਹਨੇ ਕੀ ਕਰਨੀ ਹੈ ਉਹਦਾ ਉਹਦਾ ਉੱਥੇ ਰੋਸ਼ਨੀ ਕਰ ਦਿੰਦਾ ਹੈ ਜਿੱਥੇ ਸੂਰਜ ਨਹੀਂ ਕਰ ਸਕਦਾ ਉਹ ਕੌਣ ਹੈ ਸੂਰਜ ਉਹ ਹੈ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਤੇ ਸੂਰਜ ਦਾ ਵੀ ਸੂਰਜ ਉਹ ਤੇ ਦਾ ਵੀ ਚੰਦਰ ਉਹ ਤਾਂ ਜਿਹੜੇ ਗਿਆਨ ਕਰਾਉਣ ਵਾਲੇ ਮਨ ਨੇ ਗਿਆਨਵਾਨ ਨੇ ਲੋਕ ਉਹਨਾਂ ਦੇ ਅੰਦਰ ਉਹਨਾਂ ਨੂੰ ਗਿਆਨ ਦੇਣ ਵਾਲੇ ਜਿਹੜੇ ਗੁਰੂ ਬਣੇ ਬੈਠੇ ਨੇ ਇੱਕ ਤਾਂ ਹੁੰਦੇ ਨੇ ਗੁਰ ਇੱਕ ਗੁਰ ਹਾਈ ਹੈ ਗੁਰ ਗੁਰ ਹਾਈ ਜਿਹੜੇ ਗੁਰ ਹਾਈ ਨੇ ਜਿਹਨਾਂ ਦੇ ਥੱਲੇ ਰਿਸ਼ੀ ਮੁਨੀ ਚੇਲੇ ਨੇ ਉਹਨੂੰ ਸੂਰਜ ਕਹਿੰਦੇ ਨੇ 1008 108 ਹੁੰਦੇ ਨੇ ਉਹ ਤਾਂ ਉਹਨਾਂ ਨੂੰ ਗਿਆਨ ਦੇਣ ਵਾਲੀ ਹੈ ਗੁਰਬਾਣੀ ਤਾਂ ਸਾਰਿਆਂ ਨੂੰ ਆਤਮ ਗਿਆਨ ਹੈ ਜਿਹੜਾ ਤਾਂ ਸਭ ਤੋਂ ਉੱਚੀ ਅਵਸਥਾ ਦਾ ਗਿਆਨ ਹੈ ਜਦੋਂ ਉਹਨਾਂ ਨੇ ਕਿਹਾ ਵੀ ਉਹ ਬੰਦੇ ਕੋਲ ਚਲੀ ਗਈ ਦੇ ਉਹ ਸਮਝ ਆ ਗਈ ਸਾਰੀ ਗੱਲ ਦੀ ਇਹ ਗਹਿਰਾ ਦਾ ਗਿਆਨ ਹੈ ਸਿਮਰਤ ਸ਼ਾਸਤਰਾਂ ਦੇ ਗਿਆਨ ਨਹੀਂ ਹੈ <coughs> ਅਸਜਰ ਪਰਜਰ ਜਰ ਜਬਰ ਹੈ ਅਸਜਰ ਮੈਂ ਜਲ ਜਵੇ ਜਿਹਦੇ ਅੰਦਰੋਂ ਮੈਂ ਮੇਰੀ ਜਲ ਜਵੇ ਪਰਜਰ ਕੁਝ ਵੀ ਸੰਸਾਰ 'ਚ ਨਾ ਮੇਰਾ ਨਾ ਤੇਰਾ ਇਹ ਮਨੋਤ ਹੈ ਜਿਹੜੀ ਨਾ ਸਾਡੀ ਤੇਰੇ আর ਮੇਰੇ ਦੀ ਇਹ ਖਤਮ ਹੋ ਜਵੇ ਜਲ ਜਵੇ ਜਲ ਕਿਵੇਂ ਜਾਵੇ ਇਹ ਰੋਸ਼ਨੀ ਹੋ ਜਵੇ ਕੋਈ ਮਨੋਤ ਹਨੇਰੇ ਚ ਨਹੀਂ ਅਸੀਂ ਕਹਿਣੀ ਤੇਰਾ ਮੇਰਾ ਹੈ ਨਹੀਂ ਇਹ ਗਿਆਨ ਨਾਲ ਸਮਝ ਆਵੇ ਰੋਸ਼ਨੀ ਨਾਲ ਦੇ ਵਿੱਚ ਸਮਝ ਆਵੇ ਦੀ ਵੀ ਹਾਂ ਵਾਕਈ ਹੈ ਨਹੀਂ ਇੱਕ ਤਾਂ ਹੈ ਅੱਖਾਂ ਵਿੱਚ ਕੇ ਮੰਨ ਲੈਣਾ ਇੱਕ ਆ ਦੇਖ ਕੇ ਮੰਨਣਾ ਦੋਹਾਂ 'ਚ ਫਰਕ ਹੈ ਅੱਖਾਂ ਵਿੱਚ ਕੇ ਮੰਨ ਲੈਣਾ ਦਾ ਸ਼ਰਧਾ ਦੇਖ ਕੇ ਮੰਨਣਾ ਦੇਖ ਕੇ ਮੰਨੇ ਬਿਨਾ ਭਰੋਸਾ ਨਹੀਂ ਹੁੰਦਾ ਇਹ ਗਿਆਨ ਗੁਰਦਰਸ਼ਨ ਹੈ ਜੋ ਇਹ ਕਹਿ ਰਿਹਾ ਅੰਦਰ ਉਹ ਅਵਸਥਾ ਚੱਲਦੀ ਹੈ ਸਾਰਿਆਂ ਦੇ ਅੰਦਰ ਅਵਸਥਾ ਚੱਲਦੀ ਹੈ ਜਿਹਦੀ ਸਮਝ ਆਵੇ ਅੰਦਰੋਂ ਆਪੇ ਗਿਆਨ ਹੋਈ ਜਾਂਦਾ ਹੈ ਟੈਲੀ ਹੁੰਦਾ ਸਾਡੇ ਨਾਲ ਇਹ ਗਿਆਨ ਨਾਲ ਦੀ ਨਾਲ ਟੈਲੀ ਹੁੰਦਾ ਟੈਲੀ ਹੁੰਦਾ ਸਭ ਭਰੋਸਾ ਹੁੰਦਾ ਆਪਣਾ ਗਿਆਨ ਹੁੰਦਾ ਜਾਂਦਾ ਆਪਣਾ ਗਿਆਨ ਹੁੰਦਾ ਜਾਂਦਾ ਟੈਲੀ ਹੁੰਦਾ ਅੰਦਰ ਇਹ ਅੰਦਰਲੀ ਅਵਸਥਾ ਦੀ ਗੱਲ ਹੈ ਸਾਰਿਆਂ ਦੇ ਵਿੱਚ ਹੈ ਉਹ ਕਹਿੰਦੇ ਨੇ ਮੈਂ ਗੁਰੂ ਹਾਂ ਤੁਸੀਂ ਚੇਲੇ ਇੱਥੇ ਨਾ ਗੁਰੂ ਹੈ ਕੋਈ ਨਾ ਚੇਲਾ ਚੇਲਾ ਆ ਮਨ ਹੈ ਸਤਿਗੁਰੂ ਦਾ ਅੰਦਰ ਹੈ ਦੋ ਇੱਕ ਨੇ ਇੱਕ ਤੋਂ ਨਾ ਕੋਈ ਵੱਡਾ ਹੈ ਨਾ ਇੱਕ ਕਿਸੇ ਤੋਂ ਛੋਟਾ ਦੇਖੋ ਇੱਕ ਕਿਸੇ ਤੋਂ ਵੱਡਾ ਵੀ ਨਹੀਂ ਇੱਕ ਨਹੀਂ ਵੱਡਾ ਹੈ ਕਿਸੇ ਤੋਂ ਅਸੀਂ ਕਿ ਬਹਿਲ ਪਾਲਿਆ ਹੈ ਵੀ ਇੱਕ ਖਾਨੀ ਬਹੁਤ ਵੱਡਾ ਹੈ ਇੱਕ ਸਭ ਤੋਂ ਛੋਟਾ ਇੱਕ ਤੋਂ ਤਾਂ ਗਿਣਤੀ ਸ਼ੁਰੂ ਹੁੰਦੀ ਹੈ ਕੋਈ ਕਿਤੇ ਸ਼ੁਰੂ ਹੁੰਦੀ ਹੈ ਗਿਣਤੀ ਜਦੋਂ ਕੋਈ ਇੱਕ ਹੁੰਦਾ ਤਾਂ ਛੋਟਾ ਹੁੰਦਾ ਹੈ ਜਦੋਂ ਅੱਧਾ ਫਿਰ ਤਾਂ ਬੜਾ ਹੈ ਹੰਕਾਰ ਹੈ ਜ਼ਿਆਦਾ ਹੈ ਨੂੰ ਜ਼ਿਆਦਾ ਇੱਕ ਹੈ ਨਹੀਂ ਜਿੰਨਾ ਜਿਹੜੇ ਕਹੇ ਨਹੀਂ ਉਹਨਾਂ ਜਿਹਦਾ ਹੰਕਾਰ ਹੈ ਆਪਣੇ ਨੂੰ ਬੜਾ ਸਮਝਦਾ ਹੈ ਜਦ ਇੱਕ ਹੋ ਜਾਂਦਾ ਫਿਰ ਦਾਸ ਹੈ ਜਦ ਇੱਕ ਨਹੀਂ ਹੈ ਫਿਰ ਪਹਿਲਾ ਗੁਰੂ ਹੈ ਹੁਣ ਦਾਸ ਤੋਂ ਛੋਟਾ ਕੋਈ ਨਹੀਂ ਗੁਰੂ ਤੋਂ ਬੜਾ ਕੋਈ ਨਹੀਂ ਜਿੰਨਾ ਚਿਰ ਸਾਬਤ ਨਹੀਂ ਹੈ ਉਹਨਾਂ ਚਿਰ ਗੁਰੂ ਬਣਦਾ ਗੁਰੂ ਸਮਝਦਾ ਆਪਣੇ ਆਪ ਨੂੰ ਜਦ ਇੱਕ ਹੋ ਜਾਂਦਾ ਸਭ ਤੋਂ ਛੋਟਾ ਹੋ ਜਾਂਦਾ ਭਾਵੇਂ ਦਾਸ ਤੋਂ ਤਾਂ ਵੱਡਾ ਹੀ ਹੈ ਸਾਰਿਆਂ ਨੂੰ ਦਾਲ ਨਾਲ ਤਾਂ ਇਹ ਤਾਂ ਸਾਬਤ ਨਾਲ ਸਾਬਤ ਨਾਲ ਦਾਲ ਦਾ ਆਪਸ ਵਿੱਚ ਕੀ ਮੇਲ ਦਾਲ ਦਾ ਦਾਲ ਨਾਲ ਮੇਲ ਹੋਊਗਾ ਸਾਬਤ ਦਾ ਸਾਬਤ ਨਾਲ ਮੇਲ ਹੋਊ ਸਾਬਤ ਸਭ ਬਰਾਬਰ ਨੇ ਛੋਟਾ ਤਾਂ ਹੈ ਕਿ ਸੱਚਖੰਡ ਦੇ ਵਿੱਚ ਏਕਤਾ ਜਿਹੜੀ ਹੈਗੀ ਇੱਕ ਨਹੀਂ ਅਨੇਕ ਹੈ ਫਿਰ ਏਕ ਹੈ ਅਨੇਕ ਹੁੰਦੇ ਹੋਏ ਵੀ ਇੱਕ ਨੇ ਅਜੋ ਇਹਨੇ ਅਨੇਕਤਾ ਚ ਆਪਣੀ ਏਕਤਾ ਰਲਾਉਣੀ ਹੈ ਸਮਝ ਤਾਂ ਆਈ ਆ ਇੱਕ ਦੀ ਇੱਕ ਕੀ ਹੁੰਦਾ ਇੱਕ ਤਾਂ ਸੰਤੋਖ ਤੇ ਜਾ ਕੇ ਹੋ ਜਾਂਦਾ ਜਾਂ ਸੰਤੋਖੀ ਹੋ ਗਿਆ ਇੱਕ ਹੋ ਗਿਆ ਉਦੋਂ ਅਜੋ ਤਾਂ ਫਿਰ ਸ਼ਬਦ ਚ ਤਾਂ ਲੀਨ ਹੋਇਆ ਨਹੀਂ ਸੁਤ ਸ਼ਬਦ ਦੇ ਵਿੱਚ ਤਾਂ ਸਮਾਈ ਨਹੀਂ ਜਿੰਨਾ ਚਿਰ ਵਜੂਦ ਹੈਗਾ ਇੱਕ ਉਦ ਤੱਕ ਸੰਤੋਖ ਤੱਕ ਇਹਦਾ ਵਜੂਦ ਹੈ ਦੋਏ ਦੇ ਅੰਦਰੋਂ ਦਾਣਾ ਸਾਬਤ ਹੈ ਦਾਣ ਫਿਰ ਵੀ ਹੋ ਸਕਦੀ ਹੈ ਪਰ ਜਦ ਫਿਰ ਛੋ ਜਾਂਦਾ ਫਿਰ ਦਾਣ ਨਹੀਂ ਰਹਿੰਦੀ ਫਿਰ ਦਾਣ ਨਹੀਂ ਹੋ ਸਕਦੀ ਦੋਏ ਖਤਮ ਸੱਜਾ ਖੱਬਾ ਦੋਏ ਖਤਮ ਇਹ ਹੈ ਗੁਰਬਾਣੀ ਦੀ ਸੋਜੀ ਇਹ ਗੁਰਬਾਣੀ ਦਾ ਮਾਰਗ ਗੁਰਮਤ ਦਾ ਇੱਕ ਕਿਵੇਂ ਹੋਣਾ ਇੱਕ ਤਾਂ ਸਭ ਤੋਂ ਛੋਟਾ ਹੈ ਔਰ ਇੱਕ ਕਿਸੇ ਨੇ ਝੂਠ ਨਹੀਂ ਬੋਲਿਆ ਸਾਰਿਆਂ ਨੇ ਦਾਸ ਕਹਿ ਕੇ ਸਾਨੂੰ ਲੱਗਦਾ ਹੈ ਕਿ ਸਾਡੇ ਦਿਮਾਗ 'ਚ ਫਸਿਆ ਵੀ ਇੱਕ ਤੋਂ ਉੱਪਰ ਕੁਝ ਵੀ ਨਹੀਂ ਠੀਕ ਹੈ ਸੰਸਾਰ 'ਚ ਇੱਕ ਤੋਂ ਉੱਪਰ ਕੁਝ ਨਹੀਂ ਮੰਨਦੇ ਇਸ ਗੱਲ ਦਾਲ ਦੇ ਵਿੱਚ ਤਾਂ ਇੱਕੋ ਬੜਾ ਹੋਊਗਾ ਨਾ ਜਿੱਥੇ ਤੱਕ ਦਾਲ ਹੈ ਸੰਸਾਰ ਚ ਸਾਰਿਆਂ ਨੂੰ ਬੜਾ ਹੈ ਜਿਹੜਾ ਸਭ ਭਗਤ ਬਰਾਬਰ ਹੋਰ ਨਾ ਕੋਈ ਕੋਈ ਸੂਰਮਾ ਹੋਵੇ ਕੋਈ ਛਤਰਪਤੀ ਰਾਜਾ ਹੋਵੇ ਕੋਈ ਪੰਡਤ ਹੋਵੇ ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਹੋਰ ਨਾ ਕੋਈ ਠੀਕ ਹੈ ਸੰਸਾਰ 'ਚ ਵੱਡਾ ਹੈ ਸਾਰਿਆਂ ਨੂੰ ਪਰ ਉਹਨੇ ਸੰਸਾਰ ਤੇ ਕੀ ਲੈਣਾ ਉਹਦਾ ਸੰਸਾਰ ਜਾਂਦਾ ਸੰਸਾਰ ਦੇ ਬਾਹਰ ਸੰਸਾਰ ਨਾਲ ਤਾਂ ਉਹਦਾ ਕੋਈ ਕੰਪੀਟੀਸ਼ਨ ਨਹੀਂ ਹੈ ਸੰਸਾਰ ਨਾਲ ਤਾਂ ਉਹਦਾ ਕੋਈ ਵਾਸਤਾ ਲੈਣ ਦੇਣ ਨਹੀਂ ਹੈ ਉਹ ਤਾਂ ਸੱਚਖੰਡ ਦੇ ਨਾਲ ਆਪਣੇ ਆਪ ਨੂੰ ਤੋਲ ਕੇ ਚੱਲਦਾ ਭਈ ਉਹ ਜਿਹੜੇ ਦੇਖ ਕੇ ਰਹਿੰਦਾ ਉਹ ਦੇਖ ਦੇ ਨਾਲ ਬੜਾ ਛੋਟਾ ਦੇਖੂਗਾ ਇੱਥੇ ਦੇਖੂਗਾ ਉਹ ਇੱਥੇ ਦਾ ਕੀ ਮਤਲਬ ਹੈ ਜਿਹੜੇ ਬੰਦੇ ਇਮਤਿਹਾਨ 'ਚ ਬੈਠੇ ਨੇ ਉਹਨਾਂ ਦੇ ਨਾਲੇ ਕੰਪੀਟੀਸ਼ਨ ਦੇ ਨੰਬਰਾਂ ਦਾ ਜਿਹੜੇ ਪੜ੍ਹਦੇ ਨੇ ਉਸ ਇਮਤਿਹਾਨ 'ਚ ਬੈਠੇ ਨੇ ਉਹਨਾਂ ਦੇ ਨਾਲੇ ਕੰਪੀਟੀਸ਼ਨ ਦੇ ਨੰਬਰਾਂ ਦਾ ਜਿਹੜੇ ਉਹ ਬੈਠੇ ਹੀ ਨਹੀਂ ਪੜ੍ਹਾਈ ਹੋਣੀ ਬੜੀ ਉਹਨਾਂ ਨਾਲ ਕੀ ਆ ਲੋਕ ਤਾਂ ਸਾਰੇ ਦੂਰ ਬਾਹਰ ਨੇ ਪੜ੍ਹਾਈ ਤੋਂ ਹੀ ਬਾਹਰ ਨੇ ਤਾਂ ਇਹਨਾਂ ਨਾਲ ਕਾਹਦਾ ਕੰਪੀਟੀਸ਼ਨ ਹੁੰਦਾ ਸੱਚਖੰਡ ਦੇ ਜਿਹੜਾ ਹੁਕਮ ਹੈ ਉਹਦੇ ਅਧੀਨ ਹੈ ਕਰਤਾ ਉਹਨੇ ਆਪਣੇ ਆਪ ਨੂੰ ਜਿੰਨੇ ਹੁਕਮ ਦੇ ਵਿੱਚ ਸਹਿਮਤੀ ਹੈ ਸਾਰਿਆਂ ਦੀ ਸਾਰਿਆਂ ਨਾਲੋਂ ਛੋਟਾ ਨਿਵੇਂ ਸੁਗਾਰਾ ਹੋਇਆ ਮਤਲਬ ਇਹੀ ਹੈ ਉਹ ਨਿਮ ਗਿਆ ਸੰਸਾਰ ਦਾ ਵੱਡਾ ਗੌਰ ਹੈ ਭਾਰੀ ਹੈ ਸਾਰਿਆਂ ਨੂੰ ਗੌਰ ਦਾ ਵੱਡਾ ਹੈ ਸੰਸਾਰ ਨਾਲ ਤੋਲੀਏ ਤਾਂ ਵੱਡਾ ਹੈ ਦਾਲ ਦਾ ਕੋਈ ਦਾਲ ਤੋਲ ਲੋ ਸਾਬ ਦੇ ਬਰਾਬਰ ਥੋੜੀ ਚੜਨਾ ਉਹਨੇ ਪਰ ਜੇ ਸੱਚ ਖਾਣਾ ਉੱਥੇ ਦਾਲ ਹੈ ਵਿੜਾਈ ਦਾਲ ਕਰਕੇ ਮਿਲੀ ਉਹਨੂੰ ਹੰਕਾਰ ਹੰਕਾਰ ਜਦ ਖੜਾ ਛੜਦਾ ਜਦ ਦਾਸ ਬਣਦਾ ਨਹੀਂ ਹੰਕਾਰ ਖੜੇ ਨਹੀਂ ਛੜਦਾ ਅਸਲ ਤੇ ਹੰਕਾਰ ਤੋਂ ਖੜਾ ਨਹੀਂ ਛੁੱਟਦਾ ਪਰ ਗੁਰੂ ਕੀ ਕਰਦਾ ਹੁਣ ਸੰਸਾਰੀ ਗੁਰੂ ਨੂੰ ਆਪਾਂ ਲੈ ਲੈਂਦੇ ਤੇ ਭਗਤ ਲੈ ਲੈਣਾ ਨਾ ਸੰਸਾਰੀ ਗੁਰੂ ਆਪਣੇ ਆਪ ਨੂੰ ਪਬਲਿਕ ਨਾਲ ਤੋਲਦਾ ਸਾਰੀ ਨੂੰ ਉਹਦਾ ਕੰਪੀਟੀਸ਼ਨ ਸੰਸਾਰ 'ਚ ਸੰਸਾਰ ਵੱਲ ਨੂੰ ਝਾਕਦਾ ਇੱਕ ਆਦਮੀ ਵੀ ਮੇਰੇ ਬਰਾਬਰ ਕਿਸੇ ਦਾ ਗਿਆਨ ਨਹੀਂ ਉਹ ਤਾਂ ਸੰਸਾਰੀ ਆਦਮੀ ਹੈ ਫਿਰ ਸੰਸਾਰ ਦਾ ਕੰਪੀਟੀਸ਼ਨ ਦੇਖਦਾ ਐ ਸੰਸਾਰ ਤੇ ਕੀ ਲੈਣਾ ਤੂੰ ਨਰਕੀ ਜੀਵਾਂ ਨਾਲ ਕੰਪੀਟੀਸ਼ਨ ਕਰਦਾ ਨਰਕੀ ਤੂੰ ਨਾ ਫਿਰ ਜਿਹੜਾ ਨੂੰ ਤੂੰ ਨਰਕੀ ਜੀਵ ਕਹਿਣਾ ਹੈ ਚਲੋ ਉਹਨਾਂ ਨਾਲ ਤੂੰ ਆਪ ਨੂੰ ਤੋਲਦਾ ਤੇਰਾ ਨਾਲ ਕੀ ਮਤਲਬ ਹੈ ਦੋਨਾਂ ਦਾ ਜੇ ਤੂੰ ਗੁਰੂ ਨਰਕੀ ਦਾ ਤਾਂ ਤੂੰ ਨਰਕ ਦਾ ਰਾਜਾ ਹੈ ਬਸ ਹੋਰ ਕੁਝ ਨਹੀਂ ਭੇਜਣ ਵਾਲਾ ਹਾਂਜੀ ਅਸਜਰ ਪਰਜਰ ਜਰ ਜਬ ਹੈ ਜਦ ਆਪਣਾ ਪਰਾਇਆ ਦੋਏ ਚੀਜ਼ਾਂ ਜਲ ਕੇ ਰਹਿ ਜਵੇ ਜੋ ਬਚਦਾ ਹੈ ਬਾਕੀ ਅੰਦਰ ਅੰਦਰੋਂ ਮਨੋਤ ਆਪਣੇ ਅੰਦਰ ਹੀ ਹੈ ਨਾ ਪ੍ਰਾਣੀ ਕਿਆ ਤੇਰਾ ਕਿਆ ਜਦੋਂ ਇਹਦੀ ਗੱਲ ਦੀ ਸਮਝ ਆ ਜਵੇ ਤਾਂ ਜਲਦੀ ਹੈ ਜਿੰਨਾ ਚਿਰ ਸਮਝ ਨਹੀਂ ਆਉਂਦੀ ਜਲਦੀ ਨਹੀਂ ਇਹਦੀ ਸਮਝ ਆਉਣਾ ਹੀ ਜਲਣਾ ਹੈ ਤਬ ਜਾਏ ਜੋਤ ਉਜਾਰੋ ਲਹਿਰ ਫੇਰ ਜਿਹੜੀ ਜੋਤ ਹੈ ਨਾ ਇਹਦਾ ਚਾਨਣਾ ਅੰਦਰ ਤੇ ਸਮਝੋ ਚਾਨਣ ਹੋ ਜਾਂਦਾ ਆਪਣੀ ਬੁੱਧੀ ਜਿਹੜੀ ਹੈ ਨਾ ਉਹਦੀ ਇਹਨੂੰ ਸਮਝ ਆ ਜਾਂਦੀ ਹੈ ਵੀ ਮੈਂ ਕੀ ਹਾਂ ਜੋਤ ਉਜਾਰੋ ਜਿਹੜਾ ਜੋਤ ਦਾ ਅੰਦਰ ਚਾਨਣਾ ਹੈ ਨਾ ਉਹਦੀ ਇਹਨੂੰ ਪਕੜਾ ਜਾਂਦੀ ਵੀ ਆ ਆਵੇ ਤਾਂ ਚਾਨਣ ਮੈਂ ਖਾਲਸਾ ਮੇਰੋ ਬੁੱਧ ਔਰ ਗਿਆਨ ਬੁੱਧ ਔਰ ਗਿਆਨ ਇਹ ਖਾਲਸਾ ਸਰੀਰ ਨਹੀਂ ਹੁੰਦਾ ਖਾਲਸਾ ਦਾ ਪਰ ਅਸੀਂ ਬਾਣਾ ਦੇਖ ਕੇ ਖਾਲਸਾ ਉਹ ਜਿਹੜੀ ਬੁੱਧ ਹੈ ਜਿਹਦੇ ਵਿੱਚ ਆਸਰ ਪਰ ਜੜਿਆ ਹੋਇਆ ਮੇਰੀ ਤੇਰੀ ਖਤਮ ਹੈ ਉਹ ਬੁੱਧ ਵਿਵੇਕ ਬੁੱਧ ਹੈ ਔਰ ਉਹੀ ਖਾਲਸੇ ਦੀ ਬੁੱਧ ਉਹੀ ਭਗਤ ਦੀ ਬੁੱਧ ਉਹੀ ਗੁਰਮੁਖ ਦੀ ਬੁੱਧੀ ਹੈ ਗੁਰਮੁਖ ਕਹ ਲੋ ਜੇ ਭਗਤ ਕਹ ਲੋ ਖਾਲਸਾ ਕਹ ਲੋ ਗਲਤ ਹੈ ਕੋਈ ਸੰਤ ਕਹ ਲੋ ਚਾਹੇ ਕੁਝ ਵੀ ਕਹ ਲੋ ਚਾਹੇ ਨੌ ਉਹਦੇ ਬਥੇਰੇ ਹੋ ਸਕਦੇ ਨੇ